ਇਕਾ ਮਾਈ ਜੁਗਤੀ ਵਿਆਈ ਤਿੰਨੀ ਤਿੰਨ ਚੇਲੇ ਪ੍ਰਵਾਹ ਇਕਾ ਮਾਈ ਜੁਗਤ ਵਿਆਈ ਤਿੰਨੀ ਚੇਲੇ ਪ੍ਰਵਾਹ ਹੁਣ ਇੱਥੇ ਲਫ਼ਜ਼ ਤੱਤੇ ਨੂੰ ਸਿਆਰੇ ਨਨੇ ਨੂੰ ਸਿਆਰੇ ਤਿੰਨੀ ਲਫ਼ਜ਼ ਵਰਤਿਆ ਹੈ ਹਿੰਦੂ ਮਤ ਦੇ ਬੰਦਾ ਅਰਥ ਕਰਨ ਲੱਗਿਆ ਪੰਡਤ ਉਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਜਾਣਦਾ ਸੀ ਵੀ ਤਿੰਨ ਨੇ ਬਣਾਏ ਹੋਏ ਉਹਨਾਂ ਨੇ ਬਣਾਏ ਹੋਏ ਨੇ ਉਹਨੇ ਜਾਣਦੇ ਹੋਏ ਨੇ ਵੀ ਕਿ ਤਿੰਨੀ ਲਫ਼ਜ਼ ਹਜ਼ਾਰਾਂ ਵਾਰ ਆਇਆ ਹੈ ਗੁਰਬਾਣੀ 'ਚ ਉਹਨੇ ਤਿੰਨੀ ਦਾ ਅਰਥ ਤਿੰਨ ਮੰਨ ਲਿਆ ਤਿੰਨ ਚੇਲੇ ਪ੍ਰਵਾਨ ਜਦ ਕਿ ਸਾਰੀ ਗੁਰਬਾਣੀ 'ਚ ਕਿਤੇ ਵੀ ਤਿੰਨ ਸ਼ਬਦ ਆਇਆ ਹੋਇਆ ਬਹੁਤ ਵਾਰ ਪਰ ਉਹਦੀ ਜਿਹੜੀ ਸੈਂਸ ਹੈ ਤਿੰਨ ਤਿੰਨ ਦੀ ਤਿੰਨ ਕੇ ਕੰਤ ਤਿਨਾ ਕੇ ਪਾਸ ਤਿੰਨ ਦੀ ਸੈਂਸ ਵਿੱਚ ਹੈ ਤਿਸ ਦੀ ਸੈਂਸ ਵਿੱਚ ਹੈ ਫਿਰ ਬਹੁ ਵਚਨ ਦੀ ਸੈਂਸ ਵਿੱਚ ਜਿਨ ਕੇ ਟੋਲੇ ਰਤੜੇ ਕੰਧ ਤਨਾ ਕੇ ਪਾਸ ਥਰੀ ਦੀ ਸੈਂਸ ਵਿੱਚ ਨਹੀਂ ਆਇਆ ਹੋਇਆ ਤਿੰਨ ਲਫ਼ਜ਼ ਨਹੀਂ ਥਰੀ ਦੀ ਸੈਂਸ ਚ ਆਇਆ ਹੋਇਆ ਕਿਉਂਕਿ ਪੰਜਾਬੀ ਵਿੱਚ ਅਸੀਂ ਤਿੰਨ ਬੋਲਦੇ ਆ ਇਹ ਸਟਾਈਲ ਹੈ ਇਹਦਾ ਹਿੰਦੀ ਗੁਰਬਾਣੀ ਜਿੰਨੇ ਭਗਤ ਹੋਏ ਨੇ ਪੰਜਾਬ ਤੋਂ ਬਾਹਰ ਹੋਏ ਨੇ ਪਹਿਲਾਂ ਭਗਤ ਬਾਣੀ ਦੇ ਸਟਾਈਲ ਤੇ ਗੁਰਬਾਣੀ ਰਚੀ ਗਈ ਹੈ ਇਸ ਕਰਕੇ ਭਗਤੀ ਸ਼ਕਤੀ ਇਹ ਲਫ਼ਜ਼ ਉਸ ਭਾਸ਼ਾ ਦੇ ਸਿਹਾਰੀ ਨਾਲੇ ਭਗਤੀ ਬਣਦਾ ਸ਼ਕਤੀ ਸਿਮਰਤੀ ਸੁਰਤੀ ਸਭ ਸਿਹਾਰੀ ਵਰਤੀ ਹੋਈ ਹੈ ਅਸੀਂ ਭਗਤੀ ਨੂੰ ਭਗਤ ਕਹੀ ਜਾਂਦੇ ਪੰਜਾਬੀ ਭਾਸ਼ਾ ਨਹੀਂ ਹੈ ਜਿਨ੍ਹਾਂ ਨੇ ਪੰਜਾਬੀ ਸਮਝਿਆ ਬਹੁਤ ਬੜਾ ਗਲਤੀ ਕੀਤੀ ਹੈ ਪੰਜਾਬੀ ਸਮਝ ਕੇ ਵੀ ਅਸੀਂ ਇਹਦੇ ਅਰਥ ਵਿਗਾੜਦੇ ਜਿੱਥੇ 3 ਲਫ਼ਜ਼ ਆਇਆ ਹੋਇਆ ਗੁਰਬਾਣੀ ਤੇ ਉੱਥੇ 3 ਲਫ਼ਜ਼ ਆਇਆ ਹੈ ਤੀਨ ਹਿੰਦੀ ਚ ਕਹਿੰਦੇ ਨੇ ਤੀਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਖਰਾਤ ਸਮਝਿਆ ਜੀ ਤੀਨ ਤੀਨ ਤੀਨ ਲੋਕ ਤੀਨ ਲੋਕ ਕੀ ਬਾਤਾਂ ਕਹੇ ਤੀਨ ਲੋਕ ਕੀ ਬਾਤਾਂ ਕਹੇ ਤੀਨ ਅਵਸਥਾ ਜਾਣ ਤੀਨ ਅਵਸਥਾ ਜਾਣ ਤੀਨ ਬਾਸਪਤੀਆ ਭਰ ਲੈਂਦੀ ਜਿੱਥੇ ਵੀ ਆਇਆ ਲਫ਼ਜ਼ ਤੀਨ ਆਇਆ ਹੈ ਦੋ ਜਗ੍ਹਾ ਇਹਨਾਂ ਨੇ ਸ਼ਰਾਰਤ ਕੀਤੀ ਹੈ ਚਾਹੇ ਗਲਤੀ ਕੀਤੀ ਹੈ ਉਹਨੇ ਤਾਂ ਸ਼ਰਾਰਤ ਕੀਤੀ ਸੀ ਵਿਦਵਾਨ ਨੇ ਮੂਰਖਾਂ ਨੇ ਦੇਖਿਆ ਹੀ ਕੋਈ ਨਹੀਂ ਤਾਂ ਮੂਰਖ ਦੀ ਵਿਦਵਾਨ ਤਾਂ ਹੀ ਨਹੀਂ ਦੇਖਿਆ ਵੀ ਉਹਨਾਂ ਤੋਂ ਤਾਂ ਮੰਨਦਾ ਸੀ ਬ੍ਰਹਮਾ ਵਿਸ਼ਨੂੰ ਨਾਲੇ ਰੌਲਾ ਪਾਇਆ ਵੀ ਗਲਤੀ ਕਰ ਰਿਹਾ ਫਿਰ ਗਲਤੀ ਫੜੀ ਕੋਈ ਨਹੀਂ ਜਿਹੜੇ ਵਿਦਵਾਨ ਰੌਲਾ ਪਾਉਂਦੇ ਤੇ ਗਲਤੀ ਕਰ ਰਹੇ ਉਹਨਾਂ ਤੇ ਗਲਤੀ ਕਿਉਂ ਨਹੀਂ ਫੜ ਲਈ ਬੁੱਧਵਾਨ ਨਹੀਂ ਸੀ ਉਹ ਜਿਨ੍ਹਾਂ ਦਾ ਜ਼ਿਆਦਾ ਰੌਲਾ ਪਾ ਰਹੇ ਵਿਦਵਾਨ ਜਿਹਨੇ ਇਹ ਵਿਦਵਾਨ ਨੇ ਨਾ ਮੂਰਖ ਹੋਏ ਜੋ ਉਹ ਮੂਰਖ ਸੀਗੇ ਉਹਨਾਂ ਨੇ ਦੱਸਿਆ ਨਹੀਂ ਕੁਝ ਬਰਾਬਰ ਟੀਕਾ ਲਿਖ ਦਿੰਦੇ ਸਵਾਦ ਤਾਂ ਤਾਂ ਸੀ ਨਾ ਜਿਹੜਾ ਜਿਹੜਾ ਰੌਲਾ ਪਾਉਂਦੇ ਤੇ ਉਹ ਬਰਾਬਰ ਆਪ ਟੀਕਾ ਲਿਖ ਦਿੰਦੇ ਸਵਾਦ ਤਾਂ ਫਿਰ ਆਪ ਤਾਂ ਉਹ ਦੱਸਿਆ ਨਹੀਂ ਪਤਾ ਹੀ ਕੱਖ ਨਹੀਂ ਸੀ ਉਹਨਾਂ ਨੂੰ ਇਹ ਜਿਹੜੇ ਹੋਰ ਰੌਲਾ ਬੋਲਦੇ ਨੇ ਉਹ ਲਿਖ ਦਿੰਦੇ ਠੀਕਾ ਰੌਲਾ ਕਿਹੜੀ ਗੱਲ ਦਾ ਬੋਲਦੇ ਜੇ ਤੁਹਾਨੂੰ ਪਤਾ ਹੀ ਕੁਝ ਨਹੀਂ ਉਸੀ ਆਪਣਾ ਕੀ ਨਾਮ ਸੀ ਉਹਦਾ ਉੱਥੇ ਵਾਲਾ ਰੌਲ ਰੌਲ ਪਿੰਡਾ ਜਿਹੜਾ ਜਿੱਤ ਸਿੰਘ ਅਦਿੱਤ ਸਿੰਘ ਜਿੱਤ ਸਿੰਘ ਉੱਥੇ ਤੁਸੀਂ ਉਹਨੇ ਇੰਨਾ ਰੌਲਾ ਬੋਲਦੇ ਦੱਸਿਆ ਨਾ ਕੀ ਦਿੱਤਾ ਤੁਹਾਨੂੰ ਆਪੀ ਦਾ ਗੱਲ ਫਿਰ ਅਸੀਂ ਮੰਨ ਲੈਂਦੇ ਇਹ ਆਏ ਗਲਤੀਆਂ ਫੜ ਕੇ ਦੱਸਦਾ ਤਿੰਨੀ ਜਿਹੜੇ ਪ੍ਰਵਾਨ ਸਾਰੇ ਜਿੰਨੇ ਜੀਵ ਨੇ ਜੇ ਤਿੰਨੇ ਹੁੰਦੇ ਇਹ ਤਾਂ ਕਹਾ ਆ ਜੂਗਾ ਕਿਤੇ ਵਰਮੇ ਘਾਟ ਘੜੀਆਂ ਰੂਪ ਰੰਗ ਕੇ ਫੇਸ ਤੇ ਬਾਕੀ ਕਿਤੇ ਹੋਣਗੇ ਵਰਮੇ ਵਰਮੇ ਦੇਖ ਕੇ ਰਹਿ ਗਿਆ ਤੁਹਾਡੇ ਕੋਲ ਇੱਥੇ ਤਾਂ ਇੱਕੇ ਬ੍ਰਹਮਾ ਰਹਿ ਗਿਆ ਤਿੰਨ ਚੇਲੇ ਬ੍ਰਹਮਾਣ ਇੱਕ ਬ੍ਰਹਮਾ ਰਹਿ ਗਿਆ ਇੱਕ ਵਿਸ਼ਨੂੰ ਇੱਕ ਸ਼ਿਵ ਜੀ ਮਾਤੀ ਦਾ ਕੋਈ ਪ੍ਰਮਾਣ ਹੋਏ ਨਹੀਂ ਨਹੀਂ ਕਿਤੇ ਬ੍ਰਹਮਾ ਘਾਟ ਘੜੀਏ ਜਦ ਹੋਊਗਾ ਰੂਪ ਰਾਮ ਕੇ ਬੇਸ਼ਰ ਬਾਕੀ ਬ੍ਰਹਮੇ ਕਿੱਥੋਂ ਆਏ ਗੁਰਬਾਣੀ ਨਹੀਂ ਹੈ ਮੰਦੀ ਅਕਾਲ ਪੁਰਖ ਕੀ ਦੇਵੋ ਕੋਟ ਕਮਿਸ਼ਨ ਮੇਚ ਦਸੂਨੀ ਬਾਣੀ ਹੈ ਜਿਹਨੂੰ ਕਹਿੰਦੇ ਨੇ ਹੈ ਨਹੀਂ ਤੇ ਦਸੂ ਦੀ ਬਾਣੀ ਹੈ ਜਿਹਨੂੰ ਕਹਿੰਦੇ ਨੇ ਵਿਆਖਿਆ ਕਰ ਰਹੀ ਹੈ ਇਹ ਗੱਲ ਦੀ ਭਾਈ ਗੁਰਦਾਸ ਦੀਆਂ ਬਾਰੇ ਦੱਸੋ ਕਿੱਥੇ ਹੈ ਵਿਆਖਿਆ ਜਿਹਨੂੰ ਨਹੀਂ ਫਿਰਦੇ ਤੁਸੀਂ ਦੱਸੋ ਇੱਥੇ ਕਿੱਥੇ ਆਇਆ ਕਿਹੜੀ ਗੱਲ ਦੀ ਵਿਆਖਿਆ ਭਾਈ ਗੁਰਦਾਸ ਦੀ ਬਾਰੇ ਸੈਂਕੜੇ ਗੱਲਾਂ ਦੀ ਉੱਥੇ ਜਿਹੜੀ ਤੁਹਾਡੀ ਧੁਖੇ ਨੇ ਦਸ ਗ੍ਰਾਮ ਤੋਂ ਮੈਂ ਸਾਬਤ ਕਰ ਦਿੰਦਾ ਵੀ ਉੱਥੇ ਵਿਆਖਿਆ ਕੀਤੀ ਹੋਈ ਅਕਾਲ ਪੁਰਖ ਕੀ ਦੇਵੋ ਕੋਟਕ ਵਿਸ਼ਨ ਮਹੇਸ਼ ਵਿਸ਼ਨ ਮਹੇਸ਼ ਦੀ ਗੱਲ ਹੈ ਨਾ ਕੋਟ ਇੰਦਰ ਬ੍ਰਹਮਾ ਖਤੇ ਰਬ ਸਦ ਕਰੋੜ ਜਲੇਸ ਹੁਣ ਦੱਸੋ ਤਿੰਨ ਜਲੇ ਪ੍ਰਮਾਣ ਕਿਵੇਂ ਹੋਗੇ ਇਹ ਗੱਲ ਦੀ ਵਿਆਖਿਆ ਉੱਥੇ ਕੀਤੀ ਹੋਈ ਫਿਰ ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ ਦਾਸ ਬਈਆਂ ਚ ਇੱਥੇ ਹੀ ਆਦ ਦੇ ਵਿੱਚ ਹੀ ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ ਉੱਥੇ ਤਾਂ ਅਣਗਣਤੇ ਸਿਰਜੇ ਨੇ ਸੁੱਤੇ ਪਏ ਸੀਗੇ ਸਾਮਸੂ ਸੁੱਤਾ ਪਿਆ ਸੀ ਉੱਥੇ ਸਭਈਆ ਹੈ ਇੱਥੇ ਇਹ ਅਰਥ ਕਰਦਾ ਸੁੱਤਾ ਪਿਆ ਹੀ ਅਰਥ ਕਰ ਗਿਆ ਫਿਰ ਤੁਸੀਂ ਕਿਸੇ ਬੰਦੇ ਦੇ ਕਹੋ ਜਿਹੜਾ ਕੋਈ ਬੰਦਾ ਹੋਵੇ ਉਹਨੂੰ ਉਹਦੀ ਸਪੋਰਟ ਤੇ ਖੜੇ ਹੋ ਤੂੰ ਤਾਂ ਮੂਰਖਾਂ ਦੀ ਸਪੋਰਟ ਤੇ ਤਾਂ ਮਹਾਮੂਰ ਖੜਦੇ ਹੁੰਦੇ ਜਿਵੇਂ ਬਾਬਰ ਨੇ ਕੀਤੇ ਨੇ ਉਹਨੇ ਟੀਕਾ ਕਰਕੇ ਤਿਵੇਂ 95% ਦੀ ਮਗਰੇ ਕਰਤੇ ਓਏ ਇਹ ਜਿਹਾ ਤਾਂ ਪਛਾਣ ਲੈਂਦੇ ਤੁਸੀਂ ਇਹ ਤਾਂ ਮੋਟੀਆਂ ਗੱਲਾਂ ਨੇ ਚਲੋ ਬਰੀਕੀ ਨਾਲ ਸਹੀ ਇਹ ਤਾਂ ਬਹੁਤ ਮੋਟੀਆਂ ਗੱਲਾਂ ਨੇ ਜਿੱਥੇ ਵੀ ਲੋੜ ਸੀ ਇੱਕ ਆਸਾਰੀ ਵਾਰ ਚ ਤਿੰਨ ਲਫ਼ਜ਼ ਤਿੰਨ ਵਸਤੂ ਪਈ ਹਾਂ ਰਹਿ ਰਾਜ ਰਹਿ ਰਾਜ ਥਾਲ ਵਿੱਚ ਤਿੰਨ ਵਸਤੂ ਪਈ ਉਹਦੇ ਵਿੱਚ ਤਿੰਨ ਵਸਤੂ ਕਿਹੜੀਆਂ ਨੇ ਹਾਲਾਂਕਿ ਅੱਗੇ ਲਿਖਿਆ ਜਗਾ ਜਗਾ ਅੰਧਿਆਰੇ ਦੀਪ ਕਚਈਆ ਇੱਕ ਵਸਤ ਅਗੋਚਰ ਲਈਏ ਉੱਥੇ ਵੀ ਇੱਕ ਵਸਤ ਹੈ ਇਹ ਵਸਤ ਤਜੀ ਨਾ ਜਾਏ ਨਿਤਿੰਦ ਤਰਫ ਧਾਰੂ ਵਸਤ ਦੇ ਤੱਕੇ ਨੂੰ ਔਕੜ ਹੈ ਵਿਆਕਰਨ ਕਿੱਥੇ ਗਈ ਤੇਰੀ ਕਿੱਥੇ ਗਈ ਵਿਆਕਰਨ ਜਿਹੜੇ ਰੌਲਾ ਪਾਉਣ ਵਾਲੇ ਨੇ ਪੱਲੇ ਕੁਝ ਨਹੀਂ ਕਿਸੇ ਦੇ ਝੂੜ ਦੇ ਝੂੜ ਕੇ ਨਾਲ ਚੱਲੂਗਾ ਕਿੰਨਾ ਚਿਰ ਚੱਲੂਗਾ ਸੱਚ ਦਾ ਪਤਾ ਲੱਗੇ ਤੇ ਵੀ ਤੁਸੀਂ ਮੰਨਣ ਨੂੰ ਤਿਆਰ ਨਹੀਂ ਚਲੋ ਮੰਨ ਲਈ ਗਲਤੀ ਹੋ ਜਾਂਦੀ ਹੈ ਕਿਸੇ ਦੀ ਵੀ ਹੋ ਸਕਦੀ ਹੈ ਭਲੇਖੇ ਤੁਸੀਂ ਦੇਖ ਲਿਆ ਵੀ ਉਹ ਸਾਹਿਬ ਸੇ ਬਹੁਤ ਇੰਟੈਲੀਜੈਂਟ ਸੀ ਸਾਡੇ ਨਾਲੋਂ ਜ਼ਿਆਦਾ ਸੀ ਜਿਵੇਂ ਉਹਨੇ ਲਿਖਿਆ ਸੀ ਮੰਨਦੇ ਰਹੇ ਪਤਾ ਲੱਗੇ ਦੇ ਬਾਅਦ ਵੀ ਅੜੀ ਜਾਂਦੇ ਨੇ ਕੀ ਕਰੋਗੇ ਅੜ ਕੇ ਗੁਰਮਤਿ ਖਿਲਾਫ ਹੈ ਗੱਲ ਇਹ ਜੇ ਅਰਥ ਕਰਨ ਗੁਰਮਤਿ ਖਿਲਾਫ ਚਲੇਗਾ ਜਿੰਨੇ ਜੀਵ ਨੇ ਇਹ ਸਾਰੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹਰੇਕ ਦੇ ਵਿੱਚ ਇਹਦੇ ਗੁਣ ਨੇ ਤੇ ਰਜੋ ਤਮੋ ਸਤੋ ਸਾਰਿਆਂ ਦੇ ਵਿੱਚ ਗੁਣ ਨੇ ਰਜੋ ਤਮੋ ਸਤ ਹੈ ਤਿੰਨ ਇਹ ਤਮੋ ਹੈ ਜਦੋਂ ਮਾਰਦਾ ਨੁਕਸਾਨ ਕਰਦਾ ਕਿਸੇ ਦਾ ਤਮੋ ਗੁਣ ਬਿਰਤੀ ਕਿਸੇ ਦਾ ਨੁਕਸਾਨ ਕਰਨਾ ਦੁੱਖ ਪਹੁੰਚਾਉਣਾ ਜਾਂ ਉਹਨੂੰ ਮਾਰ ਦੇਣਾ ਇਹ ਤਮੋ ਗੁਣ ਬਿਰਤੀ ਹੈ ਰਜੋ ਗੁਣ ਮਿਲਤੀ ਹੈ ਉਹਦੇ ਨਾਲ ਪਾਲਣਾ ਕਰਨਾ ਉਹਨੂੰ ਪੈਦਾ ਕਰਨਾ ਉਹਦੇ ਨਾਲ ਮੋਹ ਕਰਨਾ ਇਹ ਰਜੋ ਗੁਣ ਮਿਲਤੀ ਹੈ ਜਿਵੇਂ ਅਸੀਂ ਆਪਣੇ ਔਲਾਦ ਨਾਲ ਕਰਦੇ ਔਲਾਦ ਨਾਲ ਕਰਦੇ ਜੇ ਮੋਹ ਨਾ ਦਿੰਦਾ ਤਾਂ ਇਹ ਕੰਮ ਨਹੀਂ ਸੀ ਕਰਦੇ ਲੋਕ ਬ੍ਰਹਮਾ ਵਿਸ਼ਨ ਸਿਰੇ ਤੈ ਅਗਲ ਤਿੰਨ ਕੋ ਮੋਹ ਦੇ ਮਨ ਵਧਿਕਾ ਮੋਹ ਦਿੱਤਾ ਇਹ ਸਾਰੇ ਜੀਵਾਂ ਨੂੰ ਮੋਹ ਦਿੱਤਾ ਤੈਨ ਮੋਹ ਮਿੱਠਾ ਲਾਇਆ ਪਰਵਾਨ ਕੀਤਾ ਤਸੇ ਬਿਟੋ ਜੇ ਨਾ ਹੁੰਦਾ ਤਾਂ ਨਿਆਣੇ ਨਹੀਂ ਸੀ ਪਾਲਦੇ ਲੋਕ ਜਾਨਵਰ ਵੀ ਪਾਲਦੇ ਨੇ ਨਾ ਬੱਚੇ ਕੋਈ ਪੈਦਾ ਕਰਦਾ ਨਾ ਪਾਲਦਾ ਇਹ ਕੰਮ ਉਹਦਾ ਸੀ ਜੰਮਣ ਮਰਨਾ ਹੁਕਮ ਕਰਾਇਆ ਥੋਤੇ ਹੈ ਤੇ ਮੋਹ ਨਾ ਹੁੰਦਾ ਨਹੀਂ ਸੀ ਪਾਲਣੇ ਕਿਸੇ ਇਹ ਮੋਹ ਤਾਂ ਲਾਇਆ ਉਹਦਾ ਲਾਇਆ ਹੋਇਆ ਥੋੜੀ ਛੁੱਟਦਾ ਨਹੀਂ ਜੀਵ ਲੱਗਦਾ ਗਈ ਹੁਣ ਛੁੱਟਦੀ ਨਹੀਂ ਲਾਈ ਉਹਨੇ ਨਹੀਂ ਇਹਨਾਂ ਨੇ ਕਰਨਾ ਨਹੀਂ ਸੀ ਕੰਮ ਕੌਣ ਦੰਦਾ ਮੂੰਹ ਜੋ ਕੱਢ ਕੇ ਆਪਣੀ ਦੁੱਧ ਪਿੰਦਾ ਨਿਆਣੇ ਨੂੰ ਦੰਦਾ ਚਾਹੇ ਬਾਅਦ ਪੁੱਛੇ ਨਾ ਉਹ ਆ ਦੂਏ ਨਾਲ ਲੱਗਦੇ ਪਤਾ ਹੈ ਗਵਾਂਢੀ ਦੇ ਪੁੱਛਦੇ ਨਹੀਂ ਦੇਖਦਾ ਵੀ ਐ ਹੋ ਰਿਹਾ ਤਾਂ ਵੀ ਨਹੀਂ ਹਟਦਾ ਕਹਿੰਦਾ ਨਹੀਂ ਨਾ ਇਹ ਨਹੀਂ ਕਰਨਗੇ ਉਹ ਕਰਦੇ ਨੇ ਮੇਰੇ ਨਹੀਂ ਕਰਦੇ ਉਹ ਤਾਂ ਉਹ ਵੀ ਪ੍ਰੇਮ ਕਰਦੇ ਨੇ ਨਿਆਣੇ ਨੇ ਬਦਲਤੇ ਤਾਂ ਬਾਜ ਜਾ ਕੇ ਨੇ ਨਾ ਯਾਨੀ ਇਹ ਜਿਹੜਾ ਉਹ ਹੈ ਜੀਵ ਜੀਵਾਂ ਨੂੰ ਪੈਦਾ ਕਰਦੇ ਨੇ ਜੀਵ ਜੀਵਾਂ ਦਾ ਸਤਾਰ ਕਰਦੇ ਨੇ ਜੀਵ ਹੀ ਜੀਵਾਂ ਦੀ ਪਾਲਣਾ ਕਰਦੇ ਨੇ ਇਸ ਕਰਕੇ ਬ੍ਰਹਮਾ ਵਿਸ਼ਨੂੰ ਔਰ ਵਾਲੇ ਤਿੰਨੇ ਗੁਣ ਹਰੇਕ ਵਿੱਚ ਨੇ ਮੇਰੇ ਜੀਵ ਚ ਇੱਕ ਜੀ ਹਰੇਕ ਨੇ ਦੇਖੋ ਹੁਣ ਜੇ ਪਸ਼ੂ ਹੈ ਜਦੋਂ ਪੱਠੇ ਖਾਂਦਾ ਜਿਉਂਦੇ ਹਰੇ ਚੁਗਦਾ ਹੈ ਤੇ ਜੀਵ ਨਹੀਂ ਪੱਠਿਆਂ 'ਚ ਉਹ ਨਹੀਂ ਖਾਂਦਾ ਮੱਛੀ ਪਾਣੀ 'ਚ ਜਿਉਂਦੀ ਮੱਛੀ ਨੂੰ ਜਾਨਵਰ ਜਾਨਵਰਾਂ ਨੂੰ ਖਾ ਰਹੇ ਨੇ ਪੈਦਾ ਵੀ ਕਰ ਰਹੇ ਨੇ ਪਾਲਣਾ ਵੀ ਕਰ ਰਹੇ ਨੇ ਖਾ ਵੀ ਰਹੇ ਨੇ ਕਿੰਨੇ ਕੰਮ ਕਰ ਰਹੇ ਨੇ ਜੀਵ ਪਰਮੇਸ਼ਰ ਵਿਚਾਲੇ ਕਿਤੇ ਦੀਂਦਾ ਕਰਦਾ ਹੁਕਮ ਦੀਦਾ ਕਰਦਾ ਤਾਂ ਨਹੀਂ ਮੰਨਦੇ ਲੋਕ ਉਹ ਨੂੰ ਤੀਨ ਦੇ ਦੀਦਾ ਹੀ ਨਹੀਂ ਉਹ ਜਿਹੜਾ ਕਰਦਾ ਉਹ ਦੀਦਾ ਦੀ ਜਿਹੜਾ ਦੀਦਾ ਉਹ ਕਰਦਾ ਨਹੀਂ ਕਰਮ ਦਾ ਅਰ ਹੁਕਮ ਦਾ ਤਾਂ ਝਗੜਾ ਪਿਆ ਹੋਇਆ ਜੋ ਅੱਖਾਂ ਨਾਲ ਦੀਦਾ ਉਹ ਅਸਲ ਨਹੀਂ ਜੋ ਅਸਲ ਹੈ ਅੱਖਾਂ ਨਾਲ ਦੀਦਾ ਜੀ ਜਿਹੜਾ ਦਾ ਅਸਲੀ ਕਰਨ ਵਾਲਾ ਜਿਹਦੇ ਹੱਥੇ ਚ ਨਾਥਾ ਲਾਉਂਦਾ ਕਰਾਉਂਦਾ ਸਾਰਿਆਂ ਤੇ ਕੱਢ ਪੁਤਲੀ ਨੱਜਦੀ ਜ਼ਰੂਰ ਹੈ ਨਚਾਉਣ ਵਾਲਾ ਨਹੀਂ ਦੀਦਾ ਇਹ ਤਾਂ ਤਿੰਨੇ ਨੱਚਦੇ ਨੇ ਤਾਂ ਕਰਦੇ ਨੇ ਜੋ ਨਚਾਉਂਦਾ ਉਹ ਨੱਚਦੇ ਨੇ ਪਈਆ ਕਰਤਾ ਨੱਚੇ ਸਭ ਓਏ ਸਾਰੇ ਕਰਤੇ ਚ ਪਏ ਨੱਚਦੇ ਨੇ ਸਮਝੇ ਕਰਤੇ ਦੇ ਵਿੱਚ ਪਏ ਸਾਰੇ ਨੱਚਦੇ ਤਾਂ ਨਚਾਉਣ ਵਾਲਾ ਨਚਾਉਣ ਵਾਲਾ ਦੀਦੀ ਦਾ ਬਸ ਹੈ ਉਹ ਨਾਥ ਦੀਦੀ ਦਾ ਜਿਹਨੇ ਨੱਚ ਪਾਈ ਹੋਈ ਹੈ ਉਹ ਬੈਠਾ ਅੰਦਰ ਸਰੀਰ ਕਰਦਾ ਹੈ ਸਰੀਰ ਤਾਂ ਕੋਈ ਨਹੀਂ ਕਰਦਾ ਆਤਮਾ ਕਰਦੀ ਹੈ ਆਤਮਾ ਦੇ ਨਾਲ ਉਹਨੇ ਪਾਈ ਹੋਈ ਹੈ ਸਰੀਰ ਤੇ ਨਹੀਂ ਪਾਈ ਹੋਈ ਨੱਥ ਜਿਹੜਾ ਸਰੀਰ ਨੂੰ ਵਰਤਦਾ ਨੱਥ ਉਹਦੇ ਪਾਈ ਹੋਈ ਹੈ ਟਾਂਗੇ ਦਾ ਨਹੀਂ ਰੌਲਾ ਘੋੜੇ ਦੇ ਲਗਾਮ ਪਾਈ ਹੋਈ ਉਹਨੇ ਤਾਂਗੇ ਦੇ ਨਾਲ ਲਗਾਮ ਪਾਉਣੀ ਕੋਈ ਤਾਂਗੇ ਦੇ ਲਗਾਮ ਪਾਉਂਦਾ ਘੋੜੇ ਦੇ ਪਾਉਂਦਾ ਜੇ ਘੋੜੇ ਨੂੰ ਛੱਡ ਦੇ ਖੋਲਾ ਤਾਂਗੇ ਦੇ ਲਗਾਮ ਪਾ ਲਵੇ ਜਿੱਦੋਂ ਚਾਹੁੰਦੇ ਲੈ ਜਾਗੇ ਤਾਂ ਗੋਦ ਨੂੰ ਇਸ ਕਰਕੇ ਘੋੜੇ ਦੇ ਪਾਉਣੀ ਆ ਲਗਾਮ ਜਿਹੜਾ ਚੇਤਨ ਚਲਾਉਂਦਾ ਉਹ ਹੈ ਇਹਨੂੰ ਤਾਂਗੇ ਉਹਨੇ ਉਹਦੇ ਭਾਈਆਂ ਲਗਾਮ ਅਸੀਂ ਕਹਿੰਦੇ ਨਹੀਂ ਤਾਂਗੇ ਦੇ ਲਗਾਮ ਪਾਉਂਦੇ ਤਾਂਗੇ ਨਾਲ ਬੰਦ ਹੀ ਲਗਾਮ ਇਹ ਹੀ ਘੋੜੇ ਨੂੰ ਜਾਂਦੀ ਕੋ ਨਾ ਥੋੜੇ ਉੱਥੇ ਘੋੜਾ ਨਹੀਂ ਨਾ ਘੋੜਾ ਨਹੀਂ ਨਾ ਅੰਦਰ ਹੈ ਫਰਕ ਹੈ ਨਹੀਂ ਹੈ ਘੋੜੇ ਦੀ ਮਿਸਾਲ ਤਾਂ ਦੇਤੀ ਹੈ ਨਾ ਘੋੜਾ ਬਾਹਰ ਨਹੀਂ ਨਾ ਅੰਦਰ ਆਤਮਾ ਰੂਪੀ ਘੋੜਾ ਦੀਦਾ ਨਹੀਂ ਸਰੀਰ ਨੂੰ ਉਹ ਚਲਾਉਂਦਾ ਘੋੜਾ ਉਹਦੀ ਤਾਂ ਜਦੋਂ ਘੋੜਾ ਨਹੀਂ ਰਹਿੰਦਾ ਨਾ ਭਾਵੇਂ ਤਾਂਗਾ ਚਾਰ ਆਦਮੀ ਨੇ ਮੋਢੇ ਤੇ ਜਾਂਦਾ ਫਿਰ ਤੁਰਦਾ ਨਹੀਂ ਹੈ ਫੇਰ ਤਾਂ ਇੱਥੋਂ ਉੱਥੇ ਬਦਲਣਾ ਪੈਂਦਾ ਚੱਕ ਕੇ ਬਦਲਣਾ ਪੈਂਦਾ ਕਿੰਨੀ ਚੇਲੇ ਪਰਵਾ ਇੱਕਾ ਮਾਈ ਜੁਗਤੀ ਵੇ ਇੱਕਾ ਮਾਈ ਇੱਕੋ ਮਾਇਆ ਇੱਕਾ ਹੈ ਜੁਗਤੀ ਵੇ ਇਹ ਜੁਗਤੀ ਜਿਹੜੀ ਹੈਗੀ ਜੁਗਤੀ ਨਾਲ ਇਹਦੇ ਸਪਲਿਟ ਕੀਤਾ ਇਹਨੂੰ ਵਿਆਹੀ ਦਾ ਉਹਨੇ ਵਾਦਾ ਕੀਤਾ ਸਪਲਿਟ ਕਰਤਾ ਚਾਰ ਪੰਜ ਤੱਤ ਬਣਾਤੇ ਦੇਣਾ ਪੰਜ ਤੱਤਾਂ ਜੋ ਫਿਰ ਇਹਦੇ ਰੰਗ ਰੂਪ ਅੱਡ ਬਣਾਤੇ ਕਿੰਨਾ ਕੁਝ ਕਰਦਾ ਵਿਆਹੀ ਦਾ ਮਤਲਬ ਇਹਨੂੰ ਸਪਲਿਟ ਕਰਕੇ ਇਹਦੇ ਕਿੰਨੇ ਰੂਪ ਰੰਗ ਬਣਾਉਂਦੇ ਮਾਇਆ ਦੇ ਵਾਦਾ ਕਰਤਾ ਨਾ ਇਹ ਮਾਇਆ ਇੱਕ ਦੇ ਹੀ ਹੋਇਆ ਹੈ ਸਭ ਤੋਂ ਵੱਧ ਜੁਕਤੀ ਤਿੰਨੀ ਚੇਲੇ ਬਰਵਾ ਇਹ ਜਿਹੜੇ ਜੀਵ ਨੇ ਵਿੱਚ ਪਾਏ ਜੀਵਾਂ ਦੇ ਵਿੱਚ ਤਾਂ ਜੀਵ ਤੇ ਬਿਨਾਂ ਦਾ ਸਿਰ ਬੜਾ ਸਜ ਨਹੀਂ ਸਕਦਾ ਇਹ ਸਾਰੇ ਚੇਲੇ ਪਰਮਾਨ ਨੇ ਚੇਲੇ ਨੇ ਸਾਰੇ ਜੀਵ ਉਹਦੇ ਗੁਰੂ ਤਾਂ ਹੀ ਆ ਚੇਲੇ ਆ ਤੇ ਗੁਰੂ ਕਾਹਦੇ ਕਹਿੰਦੇ ਉਹ ਗੁਰੂ ਚੇਲਿਆਂ ਦਾ ਹੀ ਹੁੰਦਾ ਹੋਰ ਕੀ ਦਾ ਹੁੰਦਾ ਜੀਵ ਸਾਰੇ ਚੇਲੇ ਹੀ ਆ ਹੋਰ ਗੁਰੂ ਕੌਣ ਹੁੰਦਾ ਆ ਸਕੂਲ ਚ ਪੜਨਾ ਹੈ ਸਾਰੇ ਸਾਰਿਆਂ ਨੂੰ ਪੌੜੀਆਂ ਚੜਾ ਰਿਹਾ ਉਹ ਅੰਦਰ ਬੈਠਾ ਹੈ ਗਿਆਨ ਦੇ ਰਿਹਾ ਹੈ ਗਿਆਨ ਚ ਵਾਧਾ ਕਰ ਰਿਹਾ ਹੈ ਗੁਰੂ ਹੈ ਇਹ ਸਾਰੇ ਚੇਲੇ ਬਣਾ ਕੇ ਇੱਥੇ ਉਹਨੇ ਆ ਸਾਰਾ ਸਿਸਟਮ ਰੱਖਿਆ ਵੀ ਭਾਈ ਜਿਹੜੀ ਤੁਹਾਡੇ ਚ ਕਮੀ ਹੈ ਗਿਆਨ ਦੀ ਮੈਂ ਪੂਰੀ ਕਰਨੀ ਹੈ ਫਿਰ ਚੇਲੇ ਨਹੀਂ ਚੇਲੇ ਸਾਰਿਆਂ ਨੂੰ ਚੇਲੇ ਪ੍ਰਮਾਣ ਕਰਕੇ ਪ੍ਰਮਾਣ ਉਹਨੇ ਕੀਤੇ ਨੇ ਅਸੀਂ ਗੁਰੂ ਪ੍ਰਮਾਣ ਨਹੀਂ ਕਰਦੇ ਸਿਆਪਾ ਇਸ ਗੱਲ ਦਾ ਉਹਨੇ ਤਾਂ ਚੇਲੇ ਪ੍ਰਮਾਣ ਕੀਤੇ ਹੋਏ ਨੇ ਅਸੀਂ ਗੁਰੂ ਪ੍ਰਮਾਣ ਨਹੀਂ ਕੀਤਾ ਹੋਇਆ ਅਸੀਂ ਆਦਮੀ ਨੂੰ ਗੁਰੂ ਬਣਾਈ ਜਾਂਦੇ ਇਹੜੇ ਕਰ ਠੱਗਾ ਨੂੰ ਗੁਰੂ ਬਣਾ ਲਿਆ ਗੁਰੂ ਠੱਗ ਵੀ ਉਹਨੂੰ ਪਏ ਵੀ ਸੂਰਜ ਤੇ ਬਿਨਾ ਤੂੰ ਨਵਾਂ ਸੂਰਜ ਬਣਾ ਕੇ ਦਿਖਾ ਗੁਰੂ ਨੇ ਬਣਾਇਆ ਹੈ ਇਹ ਸੂਰਜ ਨੂੰ ਰੋਕ ਕੇ ਦਿਖਾ ਸੂਰਜ ਗੁਰੂ ਦੀ ਬਣਾਇਆ ਹੈ ਇਹ ਇੱਕ ਤੱਤ ਬਣਾ ਕੇ ਦਿਖਾ ਛੇਵਾਂ ਪੰਜ ਦਾ ਉਹਨੇ ਬਣਾਤੇ ਭਾਈ ਛੇਵਾਂ ਤੂੰ ਬਣਾ ਲੈ ਤੂੰ ਕਰਕੇ ਤਾਂ ਦਿਖਾਓ ਗੁਰੂ ਬਾਣਾ ਸਿਖਾਲਾ ਜਿਨੀ ਚੇਲੇ ਪਰਵਾਨ ਸਾਰੇ ਜੀਵ ਜਿਹੜੇ ਨੇ ਉਹ ਮਾਇਆ ਦਾ ਅੱਡ ਹੋ ਗਈ ਨਾ ਇਹਦਾ ਦਾ ਵਾਦਾ ਜਿਹਨੇ ਸਰੀਰ ਦਾ ਸਭ ਕੁਝ ਦੀਦਾ ਹੀ ਆਪਣੇ ਸਾਹਮਣੇ ਜਿਹੜੇ ਜੀਵ ਨੇ ਭਾਈ ਇਹ ਚੇਲੇ ਪ੍ਰਮਾਣ ਕਰਕੇ ਇਹ ਮਾਇਆ 'ਚ ਜੋੜ ਕੇ ਇਹਨਾਂ ਨੂੰ ਪੜਾ ਰਿਹਾ ਹੈ ਉਹ ਸਿੱਖਿਆ ਦੇ ਰਿਹਾ ਹੈ ਥੱਲੇ ਤੋਂ ਉੱਪਰ ਨੂੰ ਲਿਆ ਰਿਹਾ ਹੈ ਤਿਨੀ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਭੰਡਾਰੀ ਕਲਾਇ ਦੀਵਾਨ ਇੱਕ ਨੂੰ ਕੱਕੇ ਨੂੰ ਔਂਕੜ ਹੈ ਇੱਕ ਸੰਸਾਰੀ ਹਰ ਇੱਕ ਜੀਵ ਸੰਸਾਰੀ ਹੈ ਔਰ ਉਹ ਇੱਕੋ ਹੀ ਭੰਡਾਰੀ ਹੈ ਉਹ ਵੀ ਕੱਕੇ ਨੂੰ ਔਂਕੜ ਹੈ ਇੱਕ ਕਲਾਇ ਦੀਵਾਨ ਇੱਥੇ ਕੇ ਨੂੰ ਔਂਕੜ ਔਕੜ ਹੈ ਔਕੜ ਹੀ ਇੱਕ ਭੰਡਾਰੀ ਹੈ ਉਹਦੇ ਇੱਕ ਨੂੰ ਇੱਕ ਦੀ ਸ਼ਕਲ ਨਹੀਂ ਬਣੀ ਜੇ ਹੁੰਦਾ ਤਿੰਨ ਹੁੰਦੇ ਨਾ ਜਿੱਥੇ ਵੀ ਤਿੰਨ ਆਇਆ ਤਾਂ ਐ ਹੋਣਾ ਸੀ ਇੱਕ ਸੰਸਾਰੀ ਹੈ ਦੂਜਾ ਭੰਡਾਰੀ ਹੈ ਤੀਜੇ ਨੂੰ ਲੈ ਜਦ ਫਿਰ ਪੰਕਤੀ ਇਸ ਤਰੀਕੇ ਨਾਲ ਲਿਖੀ ਜਾਣੀ ਸੀ ਇੱਕ ਸੰਸਾਰੀ ਹੈ ਦੂਜਾ ਬਣਾਰੀ ਹੈ ਤੀਜੇ ਨੂੰ ਆ ਤੀਜਾ ਆ ਕੰਮ ਕਰਦਾ ਇੱਕ ਸੰਸਾਰੀ ਹੈ ਉਹੀ ਇੱਕ ਬਣਾਰੀ ਹੈ ਉਸੇ ਇੱਕ ਨੂੰ ਲਾਏ ਦੀ ਉਹੀ ਇੱਕ ਸੰਭਾਲ ਕਰਨ ਵਾਲਾ ਇੱਕੋ ਲਫ਼ਜ਼ ਤਿੰਨੇ ਵਾਰ ਵਰਤਿਆ ਜਿੱਥੇ ਇੱਕ ਦੋ ਤਿੰਨ ਵਰਤਿਆ ਉੱਥੇ ਹੈਗਾ ਪ੍ਰਥਮੇ ਤਿਆਗੀ ਹਉਮੈ ਪ੍ਰੀਤ ਦੁਤੀਆ ਤਿਆਗੀ ਤ੍ਰੈ ਗੁਣ ਤਿਆਗ ਬੈਰੀ ਮੀਤ ਸਮਾਨ ਹੈ ਤੁਰਿਆ ਗੁਣ ਮਿਲ ਸਾਧ ਪਛਾਣੇ ਜਿੱਥੇ ਵੀ ਹੋ ਇਸ ਤਰੀਕੇ ਦਾ ਹੋ ਲਿਖਿਆ ਲਿਖਣ ਦੀ ਕੋਈ ਨਿਯਮ ਰੀਤ ਹੁੰਦੀ ਹੈ ਐਵੇਂ ਮੂਰਖਾਂ ਵਾਂਗੂ ਲਿਖਿਆ ਹੈ ਬਾਣੀ ਮੂਰਖਾਂ ਦੀ ਲਿਖੀ ਹੋਈ ਨਹੀਂ ਬਾਣੀ ਬ੍ਰਹਮ ਗਿਆਨੀਆਂ ਦੀ ਲਿਖੀ ਹੋਈ ਹੈ ਪੜਨ ਵਾਲੇ ਮੂਰਖ ਨੇ ਇਹ ਲਿਖ ਸਕਦੇ ਨੇ ਮੂਰਖਾਂ ਵਾਲੀ ਗੱਲ ਭਾਸ਼ਾ ਗੁਰਬਾਣੀ ਦੀ ਭਾਸ਼ਾ ਐਸੀ ਨਹੀਂ ਹੈ ਇਹ ਨਿਯਮ ਵੱਧ ਭਾਸ਼ਾ ਹੈ ਇਹ ਨਿਯਮ ਬੰਦ ਭਾਸ਼ਾ ਹੈ ਐ ਥੋੜੀ ਵੀ ਜੋ ਮਰਜ਼ੀ ਲਿਖੀ ਜਾਓ ਇਹਦਾ ਜੋ ਮਰਜ਼ੀ ਲਿਖੀ ਜਾਣਾ ਇਹਨਾਂ ਦਾ ਕੀ ਹੈ ਸੰਸਾਰੀ ਲੋਕਾਂ ਦਾ ਕੀ ਜੋ ਮਰਜ਼ੀ ਲਿਖੀ ਜਾਣ ਕਹਿੰਦਾ ਹਾਂ ਕੋਈ ਗੱਲ ਹੈ ਚਲ ਆ ਵੀ ਸਮਝ ਲਈ ਇਥੇ ਤਾਂ ਉਲਟਾ ਅਰਥ ਅਡੋਡੀ ਹੋਣ ਲੱਗ ਜਾਣਗੇ ਜੇ ਨਿਯਮ ਬਦਲ ਹੋਵੇ ਅਡੋਡੀ ਅਰਥ ਹੋਣ ਲੱਗ ਜਾਣਗੇ ਤੇ ਅਡੋਡੀ ਅਰਥ ਹੋਈ ਨਹੀਂ ਸਕਦੇ ਸੰਸਾਰੀ ਉਹ ਫਿਰ ਉਹ ਤਾਂ ਬਹੁਤ ਉਹ ਤਾਂ ਪਕੜੇ ਜਾਂਦੇ ਨੇ ਪਕੜੇ ਤੇ ਜਾਂਦੇ ਜੇ ਕਰਦੇ ਨੇ ਤਾਂ ਘੇਰੇ ਵੀ ਜਾਂਦੇ ਨੇ ਚੋਰ ਚੋਰੀਆਂ ਕਰਦੇ ਨੇ ਫੜੇ ਵੀ ਜਾਂਦੇ ਨੇ ਫੜੇ ਨਹੀਂ ਜਾਂਦੇ ਇੱਕ ਸੰਸਾਰੀ ਜੇ ਇੱਕ ਸੰਸਾਰੀ ਹੈ ਉਹੀ ਇੱਕ ਭੰਡਾਰੀ ਹੈ ਕੱਲਾ ਕੱਲਾ ਸਾਰੇ ਇਕੜਾ ਮਤਲਬ ਹੈ ਹਰ ਇੱਕ ਇਹ ਨਹੀਂ ਵੀ ਸਾਰਿਆਂ ਜੋ ਕੋ ਸੰਸਾਰੀ ਹੈ ਇੱਕੋ ਭੰਡਾਰੀ ਆ ਬਾਕੀ ਇੱਕ ਜਿਹੜਾ ਹੈਗਾ ਇੱਕ ਇੱਕ ਬੱਤਿਆ ਚਨਵਾਰ ਉਹੀ ਬੰਦਾ ਸੰਸਾਰੀ ਹੈ ਉਹੀ ਭੰਡਾਰੀ ਹੈ ਉਸ ਨੂੰ ਲੈ ਦੀ ਬਣ ਔਰ ਪ੍ਰੈਕਟੀਕਲੀ ਸੱਚ ਹੈ ਇਹ ਜੀਵਾਂ ਨੂੰ ਜੀਵੇ ਪੈਦਾ ਕਰਦੇ ਨੇ ਜੀਵਾਂ ਦੀ ਜੀਵੇ ਪਾਲਣਾ ਕਰਦੇ ਨੇ ਜੀਵਾਂ ਦਾ ਆਹਾਰ ਵੀ ਜੀਵ ਤਿੰਨੇ ਚੀਜ਼ਾਂ ਸੱਚ ਨੇ ਬਸ ਗੱਲ ਇਹ ਹੈ ਕਿ ਮੌਕੇ ਦੇ ਨਾਲ ਜਿਹੜਾ ਨਕਸ਼ਾ ਟੈਲੀ ਕਰੇ ਉਹ ਸੱਚ ਹੈ ਜਿਹੜਾ ਨਕਸ਼ਾ ਮੌਕੇ ਨਾਲ ਟੈਲੀ ਨਾ ਕਰੇ ਨਕਸ਼ਾ ਗਲਤ ਹੈ ਜਾਂ ਫਿਰ ਮੌਕਾ ਗਲਤ ਹੈ ਇਹ ਨਕਸ਼ਾ ਪੁੱਠਾ ਪੜਿਆ ਹੈ ਸਾਡਾ ਤਾਂ ਨਕਸ਼ਾ ਸੀ ਪੁੱਠਾ ਪੜ ਲਿਆ ਮੌਕੇ ਨਾਲ ਟੈਲੀ ਨਹੀਂ ਕਰਦਾ ਗੁਰਬਾਣੀ ਦੀ ਪੰਕਤੀ ਜੋ ਜਿਹਦੇ ਪਰਥਾਏ ਲਿਖੀ ਉਹਦੇ ਨਾਲ ਟੈਲੀ ਕਰਨੀ ਚਾਹੀਦੀ ਹੈ ਅਰਥ ਜੇ ਟੈਲੀ ਅਰਥ ਨਹੀਂ ਕਰਦੇ ਤਾਂ ਅਰਥ ਗਲਤ ਹੈ ਜਦ ਇਹ ਦੇਖੋ ਜਦ ਇਹ ਸੰਭਾਰ ਕਰਦਾ ਸ਼ਿਵ ਰੂਪ ਹੈ ਜੋ ਕਿ ਆਪਣੇ ਆਪ ਨੂੰ ਸ਼ਿਵ ਰੂਪ ਕਹਿੰਦੇ ਨੇ ਕਹਿੰਦੇ ਨੇ ਦਸਮ ਪਾਸ਼ਾ ਕਹਿੰਦਾ ਖਾਲਸਾ ਮੇਰਾ ਆਧਾਰ ਆਪਸ਼ਿਸ਼ ਹੈ ਅੱਧਾ ਦੇਵਤਾ ਜਿਹੜਾ ਦੇਵਤਾ ਕੀ ਨਿਰਾ ਦੇਵਤਾ ਤਾਂ ਖਾਲੀ ਨਿਰਾ ਭਗਤ ਨਹੀਂ ਅੱਧਾ ਭਗਤ ਹੈ ਅੱਧਾ ਅੱਧਾ ਰੱਬ ਭਗਤ ਤਲਵਾਰ ਲੈ ਕੇ ਵੜਨ ਨਹੀਂ ਹੁੰਦਾ ਕਿਸੇ ਨੂੰ ਉਹ ਤਾਂ ਪਰਮੇਸ਼ਰ ਨੂੰ ਕਹੋਗਾ ਵੀ ਤੂੰ ਹੀ ਕਰ ਇਹ ਕੰਮ ਆਪ ਨਹੀਂ ਕਰਦਾ ਉਹਨੇ ਤਲਵਾਰ ਫੜਾਤੀ ਉਹਨਾਂ ਨੇ ਪ੍ਰੈਕਟੀਕਲੀ ਸ਼ਿਵ ਰੂਪ ਬਣਾਇਆ ਇਹਨੂੰ ਤਿੰਨੇ ਗੋਣੇ ਦੇ ਵਿੱਚ ਨੇ ਜੇ ਐ ਲਿਖੇ ਹੋਏ ਨੇ ਨਾ ਤਿੰਨੇ ਗੋਣੇ ਜੇ ਤਲਵਾਰ ਨਾ ਹੁੰਦੀ ਤੀਆ ਗੋਣ ਰਹਿ ਗਿਆ ਸੀ ਤੁਹਾਡਾ ਮੁਰਦੇ ਭਗਤੇ ਰਹਿ ਗਏ ਸੀ ਕਿੰਨੇ ਗੁਣ ਦੇਤੇ ਇਹ ਮਾਰਨ ਲੱਗਿਆ ਵੀ ਵੰਡ ਨਹੀਂ ਲਾਉਂਦਾ ਪਰ ਮਾਰਦਾ ਕਿਸ ਗੱਲ ਤੇ ਐਵੇਂ ਨਹੀਂ ਮਾਰਨ ਦਾ ਕਾਰਨ ਹੋਵੇ ਦਸਮ ਬਾਸ਼ਾ ਨੇ ਲੜਾਈਆਂ ਕੀਤੀਆਂ ਨਹੀਂ ਛੇਵੇਂ ਬਾਸ਼ਾ ਨੇ ਜੰਗਾਂ ਨਹੀਂ ਕੀਤੀਆਂ ਕਦੇ ਕਿਹਾ ਅਫਸੋਸ ਕੀਤਾ ਨਾ ਆਪਣੇ ਮਰਿਆਂ ਦਾ ਸ਼ਹੀਦ ਹੋਇਆ ਦਾ ਅਫਸੋਸ ਨਾ ਜਿਹੜੇ ਸਾਤੋਂ ਸ਼ਹੀਦ ਹੋ ਗਏ ਉਹਨਾਂ ਦਾ ਅਫਸੋਸ ਬਾਣਾ ਸੀ ਜੋ ਹੋ ਗਿਆ ਹੋ ਗਿਆ ਉਹ ਸ਼ਿਵ ਰੂਪ ਦੇ ਵਿੱਚ ਆਜ਼ਾ ਰੂਪੇ ਕਾਲ ਦਾ ਖਾਲਸਾ ਕਾਲ ਦਾ ਰੂਪ ਬਣਾਇਆ ਇੱਕ ਸੰਸਾਰੀ ਇੱਕ ਭੰਡਾਰੀ ਇੱਕੋ ਹੀ ਸੰਸਾਰੀ ਹੈ ਉਹੀ ਜੀਵ ਸੰਸਾਰੀ ਹੈ ਉਹ ਭੰਡਾਰੀ ਵੀ ਉਹੀ ਹੈ ਮਾਰਨ ਦੀ ਆਦਤ ਵੀ ਉਹਨੂੰ ਹੀ ਹੈ ਪੱਠੇ ਜੇ ਵੱਢੀਏ ਨਾ ਜਾਂ ਅਸੀਂ ਪੱਠੇ ਵੱਢਦੇ ਆ ਜਾਂ ਕੀ ਆ ਬਈ ਬੁਲਨ ਵੀ ਯਾਰ ਦਰਖਤ ਵੱਢਦੇ ਆ ਦਰਖਤ ਪੱਟਦੇ ਆ ਪੱਤੇ ਤੋੜਦੇ ਆ ਪਾਤੀ ਤੋੜੇ ਮਾਰਨੀ ਪਾਤੀ ਪਾਤੀ ਜੀਓ ਫਸਲਾਂ ਵੜਦੇ ਆ ਕਮਾਲ ਚਲੋ ਫਸਲ ਤਾਂ ਕਈ ਵਾਰ ਸੁੱਕੀ ਵੜਦੇ ਆ ਕਮਾਲ ਦਾ ਹਰਾਈ ਵੜਦੇ ਆ ਤਾਂ ਜਿੱਤੇ ਦਾਣੇ ਅਨਗੇ ਜੀਵਾਂ ਨਾ ਕੋਈ ਖਾਂਦੇ ਨਹੀਂ ਇਹੀ ਸੰਸਾਰੀ ਹੈ ਇਹੀ ਭੰਡਾਰੀ ਹੈ ਇਸ ਨੂੰ ਲਾਇ ਦੀਵਾਨਾ ਬਰਮਾ ਵਿਸ਼ਨੂੰ ਸ਼ਿਵ ਜੀ ਕੋਈ ਨਹੀਂ ਆਵੇ ਹੈ ਗੱਲੇ ਇੱਕ ਦੀ ਚੱਲ ਰਹੀ ਗੱਲੇ ਨੇ ਆਪੇ ਆ ਤੂੰ ਚੰਨੇ ਗੁਣ ਤੇਰੇ ਚ ਨੇ ਰਹਿ ਗਿਆ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਚੱਕਿਆ ਗਿਆ ਬਲੇਖਾ ਚੱਕਿਆ ਗਿਆ ਨਾ ਬਲੇਖਾ ਜਿਹੜਾ ਅੰਦਰ ਤੇਰੇ ਹੈ ਬ੍ਰਹਮ ਬੈਠਾ ਉਹ ਬ੍ਰਹਮ ਉਹਨੂੰ ਜਗਾ ਉਹਦੀ ਫਰਾਕ ਦੇ ਉਹ ਬ੍ਰਹਮ ਗਿਆਨੀ ਬਣੇ ਅੰਦਰ ਬ੍ਰਹਮ ਬੈਠਾ ਬਾਹਰ ਵਾਲਾ ਬ੍ਰਹਮ ਬ੍ਰਹਮਾ ਪੜੂਗਾ ਲਿਖੂਗਾ ਤੇ ਅੰਦਰ ਵਾਲੇ ਨੂੰ ਖਰਾਬ ਮਿਲੂਗੀ ਬ੍ਰਹਮ ਅੰਦਰ ਬੈਠਾ ਬ੍ਰਹਮਾ ਦਾ ਅਵਤਾਰ ਹੋ ਸਕਦਾ ਤੂੰ ਰੁਪਿਆ ਨਹੀਂ ਹੋ ਸਕਦਾ ਤੇ ਜਾਂ ਜੰਗਰਾ ਦਾ ਸ਼ਿਵ ਜੀ ਦਾ ਅਵਤਾਰ ਹੈ ਬਾਹਰ ਦਾ ਪੱਠੇ ਹੀ ਵੜਦਾ ਜਾਏ ਤੇ ਜਦ ਪਾਲਣਾ ਕਰ ਜਾਂ ਪਾਣੀ ਦੇ ਨਾਲ ਪੱਠਿਆਂ ਨੂੰ ਪੱਠੇ ਬੀਜਦਾ ਬਣੇ ਨਾ ਬੀਜਦਾ ਵੀ ਤਾਂ ਹੈ ਇਹ ਪਾਲਣਾ ਵੀ ਤਾਂ ਕਰਦਾ ਜੇ ਪੱਠੇ ਵੜਦਾ ਪਾਲਣਾ ਵੀ ਕਰਦਾ ਜੇ ਫਿਰ ਤਾਂ ਹੁਕਮ ਹੈ ਪਰਮੇਸ਼ਰ ਹੈ ਉਹ ਵੀ ਪਾਪੀ ਹੋ ਜਵੇ ਪੈਦਾ ਵੀ ਕਰਦਾ ਬਾਦਾ ਵੀ ਹੈ ਫਿਰ ਉਹ ਪਾਪੀ ਨਹੀਂ ਹੈ ਇਹ ਕੋਈ ਪਾਪ ਨਹੀਂ ਪੁਰਨੀ ਇਹ ਮੂਰਖਤਾ ਹੀ ਹੈ ਪੁਰਨ ਪਾਪ ਜਿਹਨਾਂ ਦਾ ਸੰਸਾਰ ਜੀ ਲੱਗਿਆ ਹੈ ਉਹਨਾਂ ਦੀ ਸੋਚ ਹੈ ਜਿਹੜੇ ਸੰਸਾਰ ਨੂੰ ਛੱਡਣਾ ਨਹੀਂ ਚਾਹੁੰਦੇ ਉਹ ਦੂਏ ਨੂੰ ਕਹਿੰਦੇ ਨੇ ਵਿਚਾਰਾ ਸੰਸਾਰ ਛਡਾਤਾ ਉਹਨਾਂ ਨੂੰ ਲੱਗਦਾ ਹੈ ਇਹ ਥੋੜੀ ਬੁੱਧੀ ਦੀ ਗੱਲ ਹੈ ਥੋੜੀ ਦ੍ਰਿਸ਼ਟੀ ਦੀ ਗੱਲ ਹੈ ਲੰਮੀ ਦੇ ਲੰਮੀ ਨਜ਼ਰ ਨੇ ਹਾਲੀ ਲੰਮੀ ਦ੍ਰਿਸ਼ਟੀ ਨਹੀਂ ਹੈ ਵੀ ਆਏ ਕੀ ਕਰਨਾ ਕਿਉਂ ਸ੍ਰਿਸ਼ਟੀ ਪੈਦਾ ਹੋਈ ਹੈ ਇਹ ਤਾਂ ਇੱਕ ਚੱਕਰ ਹੈ ਤਾਂ ਪੂਰਾ ਚੱਕਰ ਕਰਕੇ ਜਾਣਾ ਹੈ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਗਲਤੀ ਉਹ ਸਮਝ ਨਹੀਂ ਧਰਮ ਦੀ ਉਹ ਸਮਝ ਹੈ ਨਹੀਂ ਉਹਨਾਂ ਨੂੰ ਨਾ ਨਾ ਨਾ ਮੁਰਗਾ ਤੜਫ ਲੈ ਇਹਨੂੰ ਮਾਰਨਾ ਵਾਹ ਹੋ ਪਾਪ ਹੈ ਆਪਣੀ ਮੌਤ ਤੋਂ ਵੀ ਡਰਦੇ ਨੇ ਨਾ ਗਲਤ ਹੈ ਭੈ ਵਿੱਚ ਨੇ ਭੈ ਵੀ ਨਿਰਭੈ ਬਸ ਦੀ ਅਸਲ ਗਿਆਨ ਦੀ ਉਹ ਸਮਝ ਨਹੀਂ ਬ੍ਰਹਮ ਵਿਸ਼ਨ ਮਹੇਸ਼ ਤਰਾ ਗੁਣ ਹਾਂ ਤੈਨੂੰ ਗੁਣੇ ਨੇ ਬ੍ਰਹਮ ਵਿਸ਼ਨ ਮਹੇਸ਼ ਤੇ ਗੁਣ ਨੇ ਰਜੋ ਤਮੋ ਸਤੋ ਇਹ ਤੈਨੂੰ ਗੁਣੇ ਨੇ ਰਜੋ ਤਮੋ ਸਤੋ ਤਿੰਨ ਗੁਣ ਨੇ ਸਦਾ ਗੁਣ ਨੂੰ ਪ੍ਰਗਟ ਕਰਦਾ ਬ੍ਰਹਮਾ ਸੱਚ ਨੂੰ ਇਹ ਨਹੀਂ ਪ੍ਰਗਟ ਕਰਨਾ ਬ੍ਰਹਮਾ ਨੇ ਬ੍ਰਹਮ ਗਿਆਨ ਨਹੀਂ ਪ੍ਰਗਟ ਕਰਨਾ ਸੱਚ ਨੂੰ ਹੋਰ ਨੇ ਪ੍ਰਗਟ ਕਰਨਾ ਕੀ ਠੀਕ ਹੈ ਕੀ ਗਲਤ ਹੈ ਇਹ ਤਾਂ ਫੈਸਲਾ ਕਿਹਨੇ ਕਰਨਾ ਇਹ ਅੰਤਰਾਤਮਾ ਨੇ ਕਰਨਾ ਨਾ ਅੰਤਰਾਤਮਾ ਦੀ ਆਵਾਜ਼ ਹੈ ਅੰਦਰ ਬੈਠਾ ਜਿਹੜਾ ਜਿਵ ਹੈ ਤੇ ਮੈਂ ਚਲਾਵਾ ਜਿਵ ਹੋਵੇ ਫਰਮਾ ਦੇਖੋ ਇਹ ਤਾਂ ਹੈਗੇ ਤਿੰਨੇ ਗੁਣ ਇੱਕ ਆਦਮੀ 'ਚ ਪਰ ਇਹ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ ਚਲਾਉਣ ਵਾਲਾ ਕੋਈ ਹੋਰ ਬੈਠਾ ਪਿੱਛੇ ਜ਼ੋਰ ਕਿਸੇ ਹੋਰ ਦੇ ਇਹਨਾਂ ਨੂੰ ਵੀ ਜਿਵ ਤੇ ਸੁਭਾਵ ਹੈ ਜਿਵੇਂ ਚਲਾਦਾ ਜਿਵੇਂ ਜਿਵ ਹੋਵੇ ਜਿਹਨਾਂ ਵਿੱਚ ਇਹਨਾਂ ਨੂੰ ਫਰਮਾਨ ਹੁੰਦਾ ਇਹਦਾ ਘੋੜਿਆਂ ਦੀ ਲਗਾਮ ਉਹਦੇ ਹੱਥ 'ਚ ਸਰੀਰ ਦੀ ਲਗਾਮ ਜੀਵ ਦੇ ਹੱਥ 'ਚ ਜੀਵ ਦੀ ਲਗਾਮ ਪਿਛੇ ਕਿਸੇ ਹੋਰ ਦੇ ਸਰੀਰ ਨੂੰ ਜ਼ਰੂਰ ਆਦਮੀ ਵਰਤਦਾ ਪਰ ਆਦਮੀ ਦੀ ਲਗਾਮ ਕਿਸੇ ਹੋਰ ਦੇ ਇਹਨੂੰ ਨਹੀਂ ਪਤਾ ਉਹ ਲਗਾਮ ਦਾ ਨਹੀਂ ਪਤਾ ਜਿੱਦਾਂ ਉਹਦਾ ਪਤਾ ਲੱਗ ਗਿਆ ਫੇਰ ਹੁਕਮ ਬੁਝਲੂਗਾ ਹੁਕਮ ਬੁਝਣ ਦਾ ਵੱਲੋਂ ਲਗਾਮ ਦਾ ਹੀ ਪਤਾ ਲੱਗਣ ਜਿਹੜੀ ਨਾਖਰ ਨਾਥ ਹੈ ਨਾ ਉਹ ਨੱਥ ਦੀ ਸਮਝ ਨਹੀਂ ਇਹਨੂੰ ਨੱਥ ਦੀ ਸਮਝ ਨਹੀਂ ਇਹਦਾ ਨੱਕ ਵਡਾਉਣ ਨੂੰ ਫਿਰਦਾ ਨੱਤ ਖਿੱਚਦਾ ਉਹ ਯਾਨੀ ਨੱਤ ਖਿੱਚ ਕੇ ਵੀ ਕੁਝ ਕਰਨ ਨੂੰ ਫਿਰਦਾ ਹੈ ਹੁੰਦਾ ਹੈ ਨਹੀਂ ਉਹ ਵੇਖਾ ਉਹਨਾਂ ਦੇ ਗੁਰਮੁਖ ਨੂੰ ਸਮਝ ਆ ਜਾਂਦੀ ਹੈ ਉਹ ਜੋਰ ਨੱਕ ਤੇ ਪੈਣੇ ਨਹੀਂ ਹੁੰਦਾ ਸਹਿਜ ਵਸਾ ਜਾਂਦਾ ਜਦ ਹੋਣਾ ਹੀ ਨੱਕ ਤੇ ਜ਼ਰੂਰ ਅਸਰ ਪੈਣ ਨੇ ਚਿੰਤਾ ਦੁੱਖ ਕਿਉਂ ਲੱਗਦਾ ਨੱਤ ਖਿੱਚ ਹੁੰਦੀ ਹੈ ਜਦ ਐਸੋ ਨੂੰ ਚਲਾਉਂਦੇ ਝੋਟੇ ਨੂੰ ਨਹੀਂ ਚੱਲਦਾ ਜੋਰ ਨਾਲ ਨੱਤ ਖਿੱਚਦਾ ਦੁੱਖ ਦਾ ਉਹਨੂੰ ਲੱਗਦਾ ਪਰ ਚੱਲਣਾ ਦੂਏ ਪਾਸੇ ਨੂੰ ਚਾਹੁੰਦਾ ਜਿਵੇਂ ਅਸੀਂ ਪੁੱਠਾ ਚੱਲਦੇ ਆ ਤਾਂ ਤਕਲੀਫ ਹੁੰਦੀ ਹੈ ਅੰਦਰ ਤਾਂ ਦੁੱਖ ਹੁੰਦਾ ਇਹ ਕੰਮ ਹੋਇਆ ਨਹੀਂ ਸਰੇ ਦੀ ਜੜਿਆ ਹਾਂਜੀ ਉਹ ਵੇਖਿਆ ਉਹਨਾਂ ਨਜ਼ਰ ਨਾਲ ਬਹੁਤ ਬਹੁਤ ਇਹ ਵਡਾ ਬਸ ਗੱਲ ਵੱਡੀ ਇਹ ਹੈ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਪੁੰਨ ਪਾਪ ਦੀ ਔਰ ਹੁਕਮ ਦੀ ਕਿ ਉਹਨਾਂ ਉਹ ਤਾਂ ਜਿਹੜਾ ਨੱਥ ਵਾਲੇ ਨੂੰ ਤਾਂ ਧੀਰੇ ਨੇ ਜੀ ਕੀ ਕਰਦੇ ਨੇ ਇਹ ਜੀਵਾਂ ਨੂੰ ਉਹ ਨਹੀਂ ਦੀਦਾ ਚਲਾਉਣ ਵਾਲਾ ਨਹੀਂ ਦੀਦਾ ਇਹਨਾਂ ਨੂੰ ਹੁਕਮ ਨਹੀਂ ਦਿੰਦਾ ਇਹਨਾਂ ਨੂੰ ਹਕਮ ਨਹੀਂ ਦਿੰਦਾ ਇਹ ਤਾਂ ਆਪਣੀ ਮਰਜ਼ੀ ਕਰਨੀ ਚਾਹੁੰਦੇ ਉਹਨੂੰ ਇਹ ਨਹੀਂ ਨਾ ਪਹਿਲਾਂ ਕੀ ਕਰਦੇ ਨੇ ਕਿਧਰੋਂ ਗਲਤੀ ਕਰਨ ਲੱਗੇ ਨੇ ਕੀ ਕਰਨ ਲੱਗੇ ਨੇ ਜੀਵਾਂ ਨੂੰ ਉਹ ਨਹੀਂ ਉਹ ਵੇਖੇ ਉਹ ਤਾਂ ਦੇਖ ਰਿਹਾ ਨਾ ਸਾਰਿਆਂ ਨੂੰ ਉਹਦੇ ਨਾਲ ਸਾਰੇ ਨਿਗਾਹ 'ਚ ਨੇ ਕੰਟਰੋਲ 'ਚ ਨੇ ਜੀਵਾਂ ਨੂੰ ਨਹੀਂ ਦੇਖਦਾ ਇਹਨਾਂ ਕੋਲ ਅੱਖਾਂ ਨੇ ਮਾਇਆ ਦੇਖਣ ਵਾਲੀਆਂ ਨੇ ਔਖੇ ਨਹੀਂ ਨਾਲੇ ਉਹ ਨੱਥ ਅੰਦਰ ਹੈ ਅੰਦਰ ਨੂੰ ਝਾਕਦੇ ਹੀ ਨਹੀਂ ਹੈ ਅੰਦਰ ਝਾਕਣ ਦਾ ਨੱਥ ਨਜ਼ਰ ਆਵੇ ਬਾਹਰ ਨੂੰ ਝਾਕਦੇ ਨੇ ਬਹੁਤ ਆਏ ਬੜਾ ਬਹੁਤ ਹੀ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਡੋਰਾ ਨੇ ਨਾ ਪਈਆਂ ਕੱਟ ਪੁਤਲੀਆਂ ਨੂੰ ਉਹ ਡੋਰਾ ਨਹੀਂ ਦੀਂਦੀਆਂ ਇਹਨਾਂ ਨੂੰ ਨਾ ਦਿੰਦਾ ਡੋਰਾ ਨੂੰ ਚਲਾਉਣ ਵਾਲਾ ਇਸ ਕਰਕੇ ਕੱਟ ਪੁਤਲੀਆਂ ਚਲਦੀਆਂ ਆਪੇ ਬੰਦੇ ਨੇ ਸਾਰੇ ਇਹ ਆਪੇ ਕਰ ਰਹੇ ਨੇ ਜੀਵ ਆਪਣੀ ਮਰਜ਼ੀ ਨਾਲ ਜੋ ਕਰ ਰਹੇ ਨੇ ਇਹ ਲੱਗਦੇ ਨੇ ਸਾਨੂੰ ਪਰ ਇਹ ਗੱਲ ਹੈ ਨਹੀਂ ਕਿਉਂਕਿ ਉਹ ਜਿਹੜੀ ਨਹੀਂ ਰਿਹਾ ਜਿਹੜਾ ਕਰਾ ਰਿਹਾ ਹੈ ਪਰਦੇ ਦੇ ਪਿੱਛੇ ਹੈ ਉਹ ਕਰਨ ਵਾਲੇ ਦਿਖ ਰਹੇ ਨੇ ਕਰਨ ਵਾਲਿਆਂ ਨੂੰ ਨਹੀਂ ਪਤਾ ਵੀ ਸਾਤੋਂ ਕੋਈ ਕਰਵਾ ਰਿਹਾ ਹੈ ਜਿੱਦਣ ਕਰਨ ਵਾਲਿਆਂ ਨੂੰ ਪਤਾ ਲੱਗ ਗਿਆ ਸਾਤੋਂ ਕੋਈ ਕਰਵਾ ਰਿਹਾ ਉਦੋਂ ਪੁੰਨ ਪਾਪ ਖਤਮ ਹੋ ਜਾਣਾ ਉਦੋਂ ਕਹਿਣਾ ਪਾਪ ਪੁੰਨ ਹਮਰੇ ਬਸ ਬਸ ਆ ਬਹੁਤਾ ਬੜਾ ਵਾਲੀ ਗੱਲ ਹੈ ਜਿੱਦਣ ਇਹ ਸਮਝ ਆ ਗਈ ਉਦੋਂ ਗੁਰਬਾਣੀ ਦੀ ਗੱਲ ਮੰਨ ਲੈਣੀ ਆ ਪਾਪ ਕੋ ਨਾਮਰੇ ਬਸਣਾ ਹੀ ਜਿੰਨਾ ਜਰ ਉਹਦੀ ਦਿਖਦੀਆਂ ਨਹੀਂ ਸਮਝ ਨਹੀਂ ਆਉਂਦੀ ਉਹਨਾਂ ਜਰ ਨੇ ਪੁੰਨ ਪਾਪ ਮੰਨੀ ਜਾਣਾ ਇਹ ਜਿਹੜਾ ਲੇਖਾ ਹੈ ਪੁੰਨ ਪਾਪ ਦਾ ਗਲਤ ਫਹਿਮੀ ਨਾਲ ਲਿਖਿਆ ਆਇਆ ਉਹਦੇ ਨਾਲੇ ਭਾਗ ਹੋਣਾ ਇਹਦਾ ਲਿਖਿਆ ਹੋਇਆ ਭਾਗ ਉਹ ਅਗਿਆਨਤਾ ਦਾ ਲੇਖਾ ਹੀ ਇਹਨੂੰ ਦੁੱਖ ਦੋ ਫਿਰ ਵੀ ਲੇਖੇ ਦਾ ਕੋਈ ਰੌਲਾ ਨਹੀਂ ਲੇਖਾ ਇਹਨੇ ਲਿਖ ਲਿਆ ਆਪਣੇ ਜੋ ਗਲਤ ਲਿਖ ਲਿਆ ਭਰਮ ਦਾ ਇਲਾਜ ਤਾਂ ਕਰਨਾ ਬਹੁਤ ਨਾ ਕਿਉਂ ਲਿਖਿਆ ਭਰਮ ਕਰਕੇ ਅਗਿਆਨਤਾ ਕਰਕੇ ਅਗਿਆਨਤਾ ਦੂਰ ਕਰਨ ਫੇਰ ਗੁਰੂ ਨੂੰ ਕਿਹਾ ਵੀ ਜਾਵੇ ਅਗਿਆਨਤਾ ਦੂਰ ਕਰ ਗੁਰੂ ਕੀ ਕਰਦਾ ਦੂਰ ਅਗਿਆਨਤਾ ਦੂਰ ਕਰਦਾ ਗਿਆਨ ਦਿੰਦਾ ਤਾਂ ਦੁਬਾਰਾ ਜਨਮ ਲੈਣਾ ਪੈਂਦਾ ਹੋਰ ਕੋਈ ਉਹ ਸਜ਼ਾ ਨਹੀਂ ਮਿਲਦੀ ਹੈ ਸਜ਼ਾ ਸੁਝਾ ਵਾਲੀ ਕੋਈ ਗੱਲ ਨਹੀਂ ਹੈ ਅਗਿਆਨਤਾ ਵਧਾ ਲਈ ਅਸੀਂ ਗਲਤ ਫਹਿਮੀ ਨਾਲ ਦੁਰਮਤ ਨਾਲ ਦੁਰਮਤ ਦੀ ਗੱਲ ਮੰਨ ਕੇ ਪੰਡਤ ਦੀ ਗੱਲ ਮੰਨ ਕੇ ਹੋਰਨਾਂ ਦੀ ਮੰਨ ਕੇ ਅਸੀਂ ਗਿਆਨ ਤਾਂ ਪੜ ਲਈ ਅਗਿਆਨਤਾ ਜਿੰਨਾ ਚਿਰ ਹੈ ਜਨਮ ਹੋਈ ਜਾਣੇ ਨੇ ਕਰਮ ਕਰਕੇ ਜਨਮ ਨਹੀਂ ਹੁੰਦਾ ਹੈ ਭਰਮ ਕਰਕੇ ਜਨਮ ਹੁੰਦਾ ਹੈ ਕਰਮ ਤਾਂ ਕਰੇ ਜਾਂਦਾ ਹੈ ਕਰਮ ਜਦ ਸਰੀਰ ਤੇ ਬਾਅਦ ਕਰਮ ਤਾਂ ਕਰੂਗਾ ਕਰਮ ਤਾਂ ਕਰੇ ਨਹੀਂ ਸਕਦਾ ਕੋਈ ਉਹਦੇ ਹੁਕਮ ਦੇ ਬਿਨਾ ਉਹ ਵੀ ਗੱਲ ਪਿੱਛੇ ਰਹਿ ਗਈ ਕਰਮ ਦਾ ਹੁਕਮ ਦੇ ਬਿਨਾ ਕੋਈ ਕਰ ਨਹੀਂ ਸਕਦਾ ਹੈ ਇਹ ਜਨਤਾ ਕੇ ਬਸ ਸਭ ਚੱਲੇ ਚਲਾਏ ਕਰਾਉਂਦਾ ਉਹ ਹੈ ਫਿਰ ਸਾਡੇ ਤੇ ਅਪਰਾਧ ਕਰਦਾ ਇਹ ਗੱਲ ਜਿਹੜੀ ਹੈ ਬੜੀ ਗੁਲਝੜਦਾਰ ਬੜੀ ਮੁਸ਼ਕਲ ਸਮਝਣੀ ਪਰ ਜਦੋਂ ਫਿਰ ਆਮ ਲੋਕ ਇਹ ਸੋਚਦੇ ਨੇ ਵੀ ਫਿਰ ਤਾਂ ਜੀ ਉਹ ਯਾ ਸੋਚਣਾ ਹੀ ਬੰਦ ਕੀ ਜਿੰਨਾ ਚਿਰ ਸੋਚਦਾ ਹੈ ਪਾਪ ਉਹ ਹੈ ਜੋ ਕਰਿਆ ਉਹ ਪਾਪ ਨਹੀਂ ਜੋ ਸੋਚਿਆ ਨਹੀਂ ਹੋਇਆ ਉਹ ਪਾਪ ਹੈ ਸੋਚਣਾ ਬੰਦ ਕਰ ਅਸਲ ਸੋਚਣਾ ਬੰਦ ਕਰੇ ਬਿਨਾ ਪਾਪ ਹਟਦਾ ਨਹੀਂ ਸੋਚੂਗਾ ਹੁਕਮ ਦੇ ਖਿਲਾਫ ਸੋਚਣਾ ਪਾਪ ਬਸ ਚਾਹੇ ਹੋ ਗਿਆ ਸਾਨੂੰ ਕੀ ਪਤਾ ਕਿਹੜਾ ਕੰਮ ਹੋਣਾ ਕਿਹੜਾ ਨਹੀਂ ਹੋਣਾ ਪਤਾ ਫਿਰ ਸੋਚਣ ਦੀ ਕੀ ਲੋੜ ਪਈ ਹੈ ਜੇ ਨਾ ਹੋਇਆ ਤਾਂ ਬਾਪ ਹੋ ਜਾਣਾ ਜੇ ਹੋ ਗਿਆ ਤਾਂ ਬਾਪ ਨਹੀਂ ਹੋਣਾ ਸਾਨੂੰ ਇਹ ਪਤਾ ਨਹੀਂ ਵੀ ਹੋਣਾ ਤਾਂ ਨਹੀਂ ਹੋਣਾ ਫਿਰ ਸੋਚਣਾ ਹੀ ਬੰਦ ਕਰਨਾ ਪੈਣਾ ਬਗੈਰ ਸੋਚਣਾ ਬੰਦ ਕਰੇ ਤੇ ਅਰੇ ਸੋਚਣ ਆਇਆ ਵੀ ਹੈ ਨਹੀਂ ਗੁਰੂ ਨੇ ਇਹ ਕਾਲਜ ਸਕੂਲ ਚ ਪੜਨਾ ਹੈ ਗਿਆਨ ਲੈਣ ਸੋਚਣਾ ਹੈ ਸੋਚੇ ਤੇ ਗਿਆਨ ਹੁੰਦਾ ਹੈ ਸਮਝੇ ਤੇ ਗਿਆਨ ਹੈ ਆਇਆ ਸੀ ਸਮਝਣ ਲੱਗ ਗਿਆ ਸੋਚਣ ਰਹਿ ਗਿਆ ਗਿਆਨ ਤੋਂ ਖਾਲੀ ਅਕਲ ਤੋਂ ਸੋਚਦਾ ਰਹੇ ਸਾਰਾ ਦਿਨ ਕਲਾਸ ਬੈਠ ਕੇ ਬੱਚਾ ਪੜ ਨਹੀਂ ਸਕਦਾ ਸੁਣੂ ਇਹ ਨਹੀਂ ਉਹ ਜਿਹੜਾ ਸੋਚਣ ਵਾਲਾ ਨਹੀਂ ਸੁਣਦਾ ਇਸ ਕਰਕੇ ਇੱਥੇ ਪੜਨ ਆਏ ਆ ਕੁਝ ਸਿੱਖਣ ਆਏ ਆ ਸਿੱਖਣ ਦਾ ਨਾਮ ਹੈ ਸਿੱਖ ਸਿੱਖਣ ਆਏ ਆ ਸਿੱਖਿਆ ਲੈਣ ਆਏ ਆ ਗਿਆਨ ਲੈਣ ਆਏ ਆ ਗਿਆਨ ਦੇਣ ਨਹੀਂ ਆਏ ਦਵਾਂਗੇ ਜਦੋਂ ਦਵਾਊਗਾ ਜਦੋਂ ਕੋਹੂ ਦੋ ਫਿਰ ਦੇ ਦਿਓ ਪਹਿਲਾਂ ਆਪ ਤਾਂ ਲੈ ਲਓ ਆਪਣੇ ਕੋਲ ਤਾਂ ਹੈ ਨਹੀਂ ਆਪਣੇ ਕੋਲ ਹੈ ਨਹੀਂ ਪਹਿਲਾਂ ਦੇਣ ਲੱਗ ਇਹ ਵੀ ਗਲਤੀ ਸਿੱਖਾਂ ਦਾ ਖਾਸ ਕਰਕੇ ਕਿਹਾ ਸੀ ਤੁਸੀਂ ਗਿਆਨ ਨਹੀਂ ਦੇਣਾ ਕਿਸੇ ਨੇ ਵੀ ਜਿੰਨਾ ਚਿਰ ਆਪਣਾ ਮਨ ਪ੍ਰਬੋਧਿਆ ਨਾ ਜਾਵੇ ਪ੍ਰਥਮੇ ਮਨ ਪ੍ਰਬੋਧਾ ਆਪਣਾ ਪਾਛੇ ਹੋ ਜਾਵੇ ਕੱਚੇ ਗਿਆਨਵਾਨਾਂ ਨੇ ਐਸਾ ਅੰਦਾ ਧੁੰਦ ਪ੍ਰਚਾਰ ਕੀਤਾ ਬੱਟੀ ਬੇਸ ਕਰਤੀ ਸਾਰੀ ਕੋਈ ਗੱਲ ਨਹੀਂ ਸੁਣਦਾ ਜੋ ਮੂੰਹ ਆਇਆ ਕਹਿੰਦੇ ਰਹੇ ਜੋ ਕਿਸੇ ਦੇ ਮੂੰਹ ਆਇਆ ਕਹਿੰਦੇ ਰਹੇ ਉਹਨੇ ਗੜਬੜ ਕੀਤੀ ਹੈ ਸਾਰੀ ਪਾਬੰਦੀ ਉਹ ਨਹੀਂ ਲਾਈ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਕਿਸੇ ਨੇ ਕਿਉਂ ਕਹਿੰਦੇ ਸਾਰੇ ਧਰਮਾਂ ਚੈਕਿੰਗ ਹੁੰਦੀ ਹੈ ਇਸ ਗੱਲ ਦੀ ਸਿੱਖ ਧਰਮ ਚੈਕਿੰਗ ਹੁੰਦੀ ਹੈ ਇਹ ਹਿੰਦੂ ਧਰਮ ਚੈਕਿੰਗ ਹਿੰਦੂ ਧਰਮ ਜੋ ਮਰਜੀ ਕਹਿ ਕੁਝ ਕਹਿ ਲੋ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਈਸਾਈਆਂ ਦੇ ਕਹਿ ਕੇ ਦਿਖਾਓ ਮੁਸਲਮਾਨਾਂ ਦੇ ਕਹਿ ਕੇ ਦਿਖਾਓ ਜਿਹੜੇ ਧਰਮ ਇਸ ਵਕਤ ਆਰਗੇਨਾਈਜ਼ਡ ਨੇ ਚੰਗੀ ਤਰ੍ਹਾਂ ਸਾਡੀ ਕੋਈ ਆਰਗੇਨਾਈਜੇਸ਼ਨ ਹੈ ਉਹ ਨਹੀਂ ਧਰਮ ਦੀ ਨਾ ਪੋਲੀਟੀਕਲ ਆਰਗੇਨਾਈਜੇਸ਼ਨ ਨਾ ਧਾਰਮਿਕ ਆ ਕੁਝ ਵੀ ਨਹੀਂ ਸਿੱਖਾਂਗਾ ਮਾਇਆ ਮਣੀ ਨਾਲ ਰਾਮ ਵਾਲੀ ਗੱਲ ਹੋ ਗਈ ਨਾ ਐਸੀ ਦੁਬਦਾ ਚ ਪੈ ਦੋਨੋਂ ਚਲੇ ਗਏ ਰਾਜਾ ਦਾ ਪੱਖ ਵੀ ਗਿਆ ਰਾਮ ਦਾ ਬੰਦ ਸਾਡੀ ਤਾਂ ਗੱਲੇ ਛੱਡ ਦਿੱਤੀ ਸੀ ਅਸੀਂ ਕੋਈ ਆਰਗੇਨਾਈਜੇਸ਼ਨ ਨਹੀਂ ਗੁਰਬਾਣੀ ਸੀ ਪ੍ਰਥਮੇ ਮਨ ਪ੍ਰਬੋਧ ਹੈ ਆਪ ਆਪਣਾ ਇਹ ਹੁਕਮ ਸੀ ਕੀ ਅਸੀਂ ਹੁਕਮ ਮੰਨਿਆ ਕਿਉਂ ਨਹੀਂ ਮੰਨਿਆ ਇਹ ਹੁਕਮ ਲਾਗੂ ਕਿਹਨੇ ਕਰਨਾ ਸੀ ਅਕਾਲ ਤਖਤ ਨੇ ਕਰਨਾ ਸੀ ਕਿਉਂ ਨਹੀਂ ਕੀਤਾ ਲਾਗੂ ਉਹਨਾਂ ਨੇ ਕਿਉਂ ਨਹੀਂ ਇਹ ਗਲਤ ਪ੍ਰਚਾਰ ਨੂੰ ਨਾ ਪ੍ਰਚਾਰ ਹੋਣਾ ਚੰਗਾ ਸੀ ਹੁਣ ਜੇ ਸਹੀ ਪ੍ਰਚਾਰ ਹੋਊ ਵਿਰੋਧ ਉਹੀ ਕਰਨਗੇ ਜਿਹਨਾਂ ਨੇ ਗਲਤ ਸੁਣਿਆ ਹੋਇਆ ਇਹ ਕਹਿੰਦੇ ਭਾਈ ਪਤਾ ਨਹੀਂ ਪਤਾ ਨਹੀਂ ਕੁਝ ਪਤਾ ਨਹੀਂ ਸਿੱਖੀ ਬਾਰੇ ਕੁਝ ਪਤਾ ਨਹੀਂ ਬਿਲਕੁਲ ਇਹ ਗਲਤ ਹੈ ਆ ਵੀ ਗਲਤ ਹੈ ਉਹ ਵੀ ਗਲਤ ਹੈ ਤਾਂ ਜਾਂ ਸੱਚ ਪ੍ਰਚਾਰ ਹੁੰਦਾ ਉਹਨੂੰ ਸੁਣਦੇ ਲੋਕ ਫਿਰ ਸੱਚ ਦਾ ਵਿਰੋਧ ਕਰਨਗੇ ਜਿਹੜੇ ਝੂਠ ਸੁਣਨੀ ਬੈਠੇ ਨੇ ਝੂਠ ਦਾ ਇੰਨਾ ਪ੍ਰਚਾਰ ਹੋ ਚੁੱਕਿਆ ਇੰਨਾ ਲਿਖ ਦਿੱਤਾ ਪੱਥਰਾਂ ਤੇ ਅੰਦਰੋਂ ਵਿਰੋਧ ਪੈਦਾ ਹੋਣਾ ਜਿਵੇਂ ਹਿੰਦੂਆਂ ਦਾ ਵਿਰੋਧ ਸੀ ਖੈਰ ਕੁਝ ਵਿਗਾੜ ਨਹੀਂ ਸਕਣਾ ਉਸ ਵਿਰੋਧ ਨੇ ਕੁਝ ਵੀ ਨਹੀਂ ਵਿਗਾੜ ਸਕਣਾ ਪਰ ਕਿਉਂ ਅਸੀਂ ਉਹਦਾ ਫਾਇਦਾ ਕੀ ਹੋਇਆ ਨਾ ਉਹਦਾ ਨੁਕਸਾਨ ਹੋਇਆ ਸੰਤਾਂ ਨੇ ਕਰੋੜਾਂ ਰੁਪਏ ਲੁੱਟ ਲਏ ਸੰਗਤ ਤੇ ਅਰਬਾਂ ਰੁਪਏ ਲੁੱਟੇ ਕਾਲਸੇ ਵਾਲੇ ਨੇ ਅਰਬਾਂ ਰੁਪਏ ਖਰਾਬ ਕਰਤੇ ਇੱਥੇ ਲੋਕ ਖੁਦ ਕੇ ਕਰ ਰਹੇ ਨੇ ਇੰਨੇ ਅਮੀਰ ਤਾਂ ਹੈ ਨਹੀਂ ਸਿੱਖ ਕਿ ਇਹ ਸਮਾ ਗੁਰਦਾਰੇ ਬਣਾਉਣ ਦਾ ਨਹੀਂ ਸੀ ਸਮਾ ਗੁਰੂ ਦੀ ਗੱਲ ਦਾ ਸੀ ਅਰ ਇਹ ਜੇ ਵਧੀਆ ਗੁਰਦਾਰੇ 'ਚ ਬੈਠ ਕੇ ਤੁਸੀਂ ਗੁਰੂ ਦੀ ਗੱਲ ਕਹੋਗੇ ਕਿਸੇ ਨੂੰ ਸੁਣਨੀ ਵੀ ਨਹੀਂ ਧਿਆਨ ਇਹ ਹੋਰ ਪਾਸੇ ਰਹੂਗਾ ਧਿਆਨ ਇਹ ਹੋਰ ਪਾਸੇ ਰਹੂ ਕੋਈ ਕੋਈ ਦੇਖੂ ਕੋਈ ਕੋਈ ਦੇਖੂ ਸੁਣਨ ਨੂੰ ਬੈਠਣ ਦਾ ਜੀ ਨਹੀਂ ਕਰਦਾ ਪਹਿਲਾਂ ਬਾਹਰ ਰਹਿ ਕੇ ਆਉਂਦੇ ਨੇ ਕਹੇ ਜੇ ਪੱਥਰ ਲੱਗੇ ਹੋਏ ਨੇ ਕਹੇ ਜਾਂ ਕੀ ਲੱਗਿਆ ਤੁਸੀਂ ਉਹਨਾਂ ਦਾ ਧਿਆਨ ਹੈ ਦੂਏ ਪਾਸੇ ਮਾਇਆ ਦਾ ਮਾਇਆ ਦੀ ਚਮਕ ਦਮਕ ਜੀ ਤੋਂ ਅਸੀਂ ਪਿੱਛੇ ਹਟਣ ਦੀ ਉਹ ਤਾਂ ਤੁਸੀਂ ਫਸਾ ਤਾਂ ਜਾ ਕੇ ਲੋਕਾਂ ਉਹਨਾਂ ਲੋਕਾਂ ਦੀ ਮਨੋਵਸਥਾ ਕੀ ਹੈ ਜਿਨ੍ਹਾਂ ਨੇ ਚਮਕ ਦਮਕ ਨੂੰ ਚੰਗਾ ਸਮਝਿਆ ਉਹਨਾਂ ਦੀ ਮਨੋਵਸਥਾ ਕੀ ਹੈ ਕਿ ਸੱਚ ਨੂੰ ਪਛਾਣਦੇ ਨੇ ਉਹ ਅਵਸਥਾ ਹੁੰਦੀ ਮਾਇਆ ਦੀ ਚਮਕਦਾ ਉਕਦਾ ਉਹਨਾਂ ਤੇ ਪ੍ਰਭਾਵ ਹੈ ਉਹਨਾਂ ਤੇ ਵੀ ਇਹ ਜਿਹੜੀ ਮਾਇਆ ਦੀ ਚਮਕਦਾ ਕਰਨਾ ਉਹਨਾਂ ਦੇ ਉੱਤੇ ਪ੍ਰਭਾਵ ਹੈ ਇਸ ਗੱਲ ਦਾ ਅਭੀ ਇਹ ਮਾਇਆ ਉਹਨਾਂ ਤੇ ਜੇ ਉਹਨਾਂ ਤੇ ਮਾਇਆ ਹੈ ਸੰਗਤ ਤੇ ਤਾਂ ਹੋਣੀ ਹੋਈ ਹੈ ਤੇ ਉਹ ਸੰਗਤ ਤੇ ਹਾਵੀ ਹੈ ਉਹੀ ਸੰਗਤ ਦਾ ਉਹਨਾਂ ਦਾ ਕਰਦੀ ਹੈ ਬੱਲੇ ਬੱਲੇ ਕਰਦੀ ਹੈ ਇਹ ਕੰਪੀਟੀਸ਼ਨ ਨਹੀਂ ਸੀ ਅਸੀਂ ਕਰਨਾ ਕਿ ਉਹਨਾਂ ਦੇ ਲੋਕਾਂ ਦੇ ਮੰਦਰ ਬਹੁਤ ਕੀਮਤੀ ਨੇ ਅਸੀਂ ਕੀਮਤੀ ਬਣਾਈਏ ਬਿਲਕੁਲ ਨਹੀਂ ਸੀ ਕਰਨਾ ਤੇਰਾ ਸਾਡਾ ਨਹੀਂ ਹੈ ਅਸੀਂ ਉਹਨਾਂ ਦੀ ਨਕਲ ਨਹੀਂ ਕਰਨੀ ਉਹਨਾਂ ਨੇ ਸਾਡੀ ਨਕਲ ਕਰਨੀ ਹੈ ਸਾਡੇ ਕੋਲ ਮਤ ਹੈ ਸਾਡੇ ਕੋਲ ਗਿਆਨ ਹੈ ਜਿਹੜਾ ਕਿਸੇ ਕੋਲ ਨਹੀਂ ਹਾਈਲਾਈਟ ਉਸ ਗਿਆਨ ਨੂੰ ਕਰੋ ਨਾ ਕਿ ਤੁਸੀਂ ਮੰਦਰ ਨੂੰ ਹਾਈਲਾਈਟ ਕਰੋ ਸੋਰੇ ਨੂੰ ਹਾਈਲਾਈਟ ਕਰੋ ਰਮਾਲਿਆਂ ਨੂੰ ਹਾਈਲਾਈਟ ਕਰੋ ਸਾਡੇ ਕੀਮਤੀ ਸਾਡਾ ਅਜੂਬਾ ਕਿਹੜੇ ਰਾਹ ਗਏ ਮਾਇਆ ਧਾਰੀਆਂ ਦੇ ਰਾਹ ਨੇ ਤਾਂ ਮਾਇਆ ਦਾ ਰਸਤਾ ਜੀ ਤੋਂ ਪਿੱਛੇ ਹਟਣਾ ਸੀ ਸਾਦਾ ਉਹਨਾਂ ਨੂੰ ਮਾਨਵਾ ਗਾਂਧੀ ਚੰਗਾ ਸੀ ਜਿਹੜਾ ਕਹਿੰਦਾ simple living and high thinking high thinking ਉਹ ਆਦਮੀ ਦੀ ਹੋ ਸਕਦੀ ਹੈ ਜਿਹਦੀ ਲਿਵਿੰਗ ਸਿੰਪਲ ਹੋਵੇ ਤੁਸੀਂ ਸਿੰਪਲ ਤੇ ਚੱਕ ਕੇ ਗੁਰਦਾਰਿਆਂ ਨੂੰ ਕੀ ਬਣਾਤਾ ਜੀ ਤਾਂ ਦੂਏ ਪਾਸੇ ਲੈ ਗਏ ਤੋੜਨ ਵਾਲੇ ਪਾਸੇ ਲੈ ਗਏ ਗੁਰੂ ਤੋਂ ਤੇ ਤੋੜਨ ਵਾਲਾ ਪਾਸਾ ਸਿੱਖ ਤਾਂ ਸਿਰ ਤੇ ਲੱਕੜਾਂ ਢੋਦੇ ਰਹੇ ਤੋੜਦੇ ਤੇ ਲੰਗਰ ਦੀਆਂ ਭਾਈ ਮੰਝ ਵਰਗੇ ਉਸੇ ਖਰੀਓ ਜਾਂ ਇੱਕ ਬਈ ਦਿਖਾਓ ਹੁਣ ਕਾਰ ਦੇ ਬਿਨਾਂ ਗੁਰਦੁਆਰੇ ਨਹੀਂ ਜਾਂਦੇ ਸਿੱਖੀ ਰਹੀ ਉਹ ਕਹਿੰਦੇ ਨੇ ਝਖੜ ਕੇ ਜੀ ਗੁਰਸਿੱਖ ਲੰਘ ਤੁਰ ਕੇ ਜਾਵੇ ਲੱਗ ਕੇ ਨਾ ਪਾਣੀ ਜਾਂਦੇ ਸੀ ਉਹਨਾਂ ਦਾ ਸਿੱਖੀ ਨਾਲ ਸੀ ਸਾਡਾ ਤੜਕ ਭੜਕ ਨਾਲ ਹੁਣ ਗੁਰਦੁਆਰੇ ਜਾਣਾ ਮਿਊਜ਼ੀਅਮ ਨੂੰ ਜਿਵੇਂ ਜਾਈਦਾ ਨਾ ਕੋਈ ਮਿਊਜ਼ੀਅਮ ਗੁਰਦੁਆਰਿਆਂ ਦੇ ਦਰਸ਼ਨ ਨੂੰ ਜਾ ਰਹੇ ਨਵੀਂ ਗੱਲ ਤੇ ਗੁਰੂ ਦਾ ਦਰਸ਼ਨ ਰਹਿ ਗਿਆ ਗੁਰਦੁਆਰੇ ਦਾ ਫੜ ਲੈ ਗੁਰੂ ਦਾ ਛੱਡ ਕੇ ਦਰਸ਼ਨ ਗੁਰਦੁਆਰੇ ਦਾ ਫੜ ਲੈ ਚੇਤਨ ਦਾ ਦਰਸ਼ਨ ਛੱਡ ਕੇ ਜੜ ਦਾ ਫੜ ਲੈ ਚੇਤਨ ਦਾ ਦਰਸ਼ਨ ਛੱਡ ਕੇ ਜੋ ਗੁਰਬਾਣੀ 'ਚ ਕਿਹਾ ਸੀ ਜੜ ਨਾਲ ਜੋੜਦੇ ਜਾ ਕੇ ਉਹ ਮੂਰਤੀ ਨਾਲ ਜੁੜੇ ਤੇ ਤੁਸੀਂ ਗੁਰਦੁਆਰੇ ਨਾਲ ਜੁੜ ਗਏ ਉਹ ਵੀ ਤਾਂ ਮੂਰਤੀ ਉਹ ਹੈ ਗੁਰਦੁਆਰੇ ਕੀ ਨਾ ਮੂਰਤੀ ਬਿਲਡਿੰਗ ਕੀ ਹੈ ਮੂਰਤੀ ਮੂਰਤੀ ਹੈ ਤਸਵੀਰਾਂ ਨਹੀਂ ਹੈਗੀ ਬੰਦਾ ਸਾਹਿਬ ਦਾ ਉਹ ਭੇਟ ਨਹੀਂ ਕਰਦੇ ਉਹ ਕੀ ਕਰਦੇ ਮੂਰਤੀ ਹੋਈ ਆ ਅਗਲੇ ਜਾ ਕੇ ਧੂਪ ਕਰਨ ਲੱਗ ਜਾਂਦੇ ਨੇ ਹੌਲੀ ਹੌਲੀ ਮੂਰਤੀ ਪੂਜਾ ਵੱਲ ਨੂੰ ਜਾ ਰਹੀ ਹੈ ਗੱਲ ਗੱਲ ਕਿੱਧਰ ਨੂੰ ਜਾ ਰਹੀ ਹੈ ਮੂਰਤੀ ਪੂਜਾ ਵੱਲ ਨੂੰ ਜਾ ਰਹੀ ਹੈ ਇੱਕ ਵਾਰੇ ਤੁਸੀਂ ਵਿਰੋਧ ਕਰੀ ਜਾਂਦੇ ਹੋ ਮੂਰਤੀ ਪੂਜਾ ਦਾ ਦੂਜੇ ਵਾਰੇ ਮੂਰਤੀ ਪੂਜਾ ਕਰਾਈ ਜਾਂਦੇ ਹੋ ਸ਼ੁਰੂ ਕਰੀ ਜਾਂਦੇ ਹੋ ਜਿਹੜਾ ਤੁਸੀਂ ਦੋਗੇ ਉਹ ਤਾਂ ਦੋਪਤੀ ਕਰੂਗਾ ਆਪਣੇ ਘਰ ਜਾ ਕੇ ਗੁਰਬਾਣੀ ਦਾ ਤੁਹਾਨੂੰ ਗਿਆਨ ਦੀ ਤੁਸੀਂ ਮਾਡਲ ਦੇਤਾ ਦਾ ਸਾਹਿਬ ਦਾ ਉਹ ਤਾਂ ਪਵਿੱਤਰ ਥੋੜੀ ਕਿ ਤੂੰ ਬੱਤੀ ਕਰੂਗਾ ਜੋ ਸਮਝ ਕੇ ਤਾਂ ਕਰੂਗਾ ਹੀ ਤੁਸੀਂ ਦਿੱਤਾ ਹੀ ਕਿਉਂ ਤੁਸੀਂ ਦਿੰਦੇ ਕੋਈ ਸੀਡੀ ਉਹਨੂੰ ਗਿਆਨ ਦੀ ਕੋਈ ਦਿੰਦੇ ਟੀਕਾ ਲਿਖਿਆ ਹੋਇਆ ਜੀ ਪੂਰਾ ਗਿਆਨ ਹੁੰਦਾ ਲੈ ਭਾਈ ਆ ਪੜ ਲਈ ਉਹਨੂੰ ਸੋਚੀ ਦਿੰਦੇ ਕੋ ਗੁਰਮਤਿ ਦੀ ਉਹਦਾ ਕੋ ਫਾਇਦਾ ਸੀ ਮਾਡਲ ਦੇਤਾ ਚੱਕ ਕੇ ਜਿਹੇ ਜੇ ਮਨਮੁਖ ਬੈਠੇ ਨੇ ਨਾ ਜਿਹੜੇ ਵਿਦਵਾਨ ਉਥੇ ਮਨਮੁਖ ਨੇ ਸਾਰੇ ਦਫ਼ਤਰ ਦੇ ਬਾਬੂ ਮਨਮੁਖ ਨੇ ਉਹਨਾਂ ਨੂੰ ਕੀ ਲੱਗੇ ਇਹ ਤਾਂ ਗੱਲਾਂ ਨੇ ਉਹ ਜਿਹੇ ਸਲਾਹ ਦੇ ਜਾਂਦੇ ਹੋ ਜਾਂਦੇ ਉਹ ਜਿਹੇ ਵਿਦਵਾਨ ਨੇ ਆਦੇਸ਼ ਤਿਸੇ ਆਦੇਸ਼ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਹਦ ਉਸ ਨੂੰ ਆਦੇਸ਼ ਹੈ ਜਿਹਦਾ ਜੁਗ ਜੁਗ ਹੋਏ ਪਵੇ ਸਾਰ ਅਨੀਲ ਅਨਾਦ ਆਣਾ ਹੈ ਜੁਗ ਜੁਗ ਹੋਏ ਪਵੇ ਇਹ ਤੇ ਅਸੀਂ ਕੀ ਕਰਦੇ ਆ ਨਿਸ਼ਾਨ ਸਾਹਿਬ ਦੇਖ ਲੈ ਉਹਨੂੰ ਮੱਥਾ ਟੇਕ ਦਿੰਦੇ ਗੁਰਦੁਆਰਾ ਦੇਖ ਲੈ ਉਹਨੂੰ ਮੱਥਾ ਟੇਕ ਦਿੰਦੇ ਸਭ ਉਹੀ ਗੱਲ ਹੈ ਮੂਰਤੀ ਪੂਜਾ ਵਾਲੀ ਹੌਲੀ ਹੌਲੀ ਇੰਨਾ ਮਜ਼ਬੂਤ ਕੋਈ ਨਹੀਂ ਹੈ ਕਿ ਆਦੇਸ਼ ਤੇ ਸੇ ਆਦੇਸ਼ ਆਦ ਅਨਾਦ ਹੈ ਤੇ ਜੁਗ ਜੁਗ ਹੋਏ ਇਹ ਤੇ ਖੜਾ ਮੈਨੂੰ ਦੱਸੋ ਕੌਣ ਹੈ ਇਸ ਗੱਲ ਤੇ ਕੋਈ ਖੜਾ ਜੇ ਨਹੀਂ ਖੜਾ ਉਹ ਸਿੱਖੂ ਨਹੀਂ ਹੈ ਸਿੱਖ ਜਦ ਬਣੂ ਜਾਇਆ ਤੇ ਖੜੂਗਾ ਹੋਰ ਕਿਸੇ ਨੂੰ ਆਦੇਸ਼ ਨਹੀਂ ਕਰੂਗਾ ਸਿੱਖੀ ਇਹਦਾ ਨੂੰ ਇਹ ਛੜਦਾ ਉਹ ਫੜ ਲਿਆ ਸੱਚ ਛੜਦਾ ਝੂਠ ਫੜ ਲਿਆ ਸੱਚ ਦਾ ਨੋ ਸਿੱਖੀ ਹੈ ਸਚਿਆਰਾ ਹੋਣ ਦਾ ਨੋ ਸਿੱਖੀ ਹੈ ਕਿ ਸਚਿਆਰਾ ਕੀ ਮਾਇਆ ਨਾਲ ਜੁੜ ਕੇ ਸਚੇਰਾ ਹੋਇਆ ਜੂ ਮਾਇਆ ਨਾਲ ਪਹਿਲੇ ਜੁੜਿਆ ਹੈ ਸਾਰਾ ਕੰਮ ਤਾਂ ਮਾਇਆ ਨਾਲ ਜੋੜਨ ਦਾ ਹੋ ਰਿਹਾ ਪ੍ਰੈਕਟੀਕਲੀ ਕੰਮ ਮਾਇਆ ਨਾਲ ਜੋੜਨ ਦਾ ਹੋ ਰਿਹਾ ਹੈ ਵਿਸ਼ਾ ਉਹਦੇ ਸਚੇਰੇ ਕਰਨ ਦਾ ਵਿਸ਼ਾ ਕੀ ਹੈ ਗੁਰਦੁਆਰੇ ਦਾ ਪੜਾਈ ਕੀ ਹੈ ਗੁਰਦੁਆਰੇ ਦੀ ਗੁਰਬਾਣੀ ਦਾ ਵਿਸ਼ਾ ਕੀ ਹੈ ਕਿਵੇਂ ਸਚੇਰਾ ਹੋਈਏ ਵਿਸ਼ਾ ਇਹ ਤਾਂ ਵਿਸ਼ਾ ਹੀ ਛੱਡ ਦਿੱਤਾ ਸੀ ਇਹ ਵਿਸ਼ਾ ਛੱਡਦਾ ਸਿੱਖੀ ਨਹੀਂ ਹੈ ਸਿੱਖੀ ਗਈ ਜੇ ਵਿਸ਼ਾ ਛੱਡ ਦਿੱਤਾ ਸਿੱਖੀ ਜਾਂਦੀ ਵਿਸ਼ਾ ਜਿੰਨਾ ਚਿਰ ਦੁਬਾਰਾ ਨਹੀਂ ਨਾ ਆਉਂਦਾ ਸਿੱਖੀ ਨਹੀਂ ਆ ਜਿਹੜੇ ਇਸ ਵਿਸ਼ੇ ਨੂੰ ਬਣਾਉਣਗੇ ਉਹਨਾਂ ਨੂੰ ਕਿਸੇ ਬਿਲਡਿੰਗ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਉਹਨਾਂ ਨੂੰ ਉਹਨਾਂ ਨੂੰ ਸਿਰਫ ਗੁਰੂ ਦੀ ਮੱਤ ਦੀ ਲੋੜ ਹੈ ਜਿਹਨੇ ਡੁੱਬਣ ਤੋਂ ਬਚਣਾ ਹੈ ਉਹ ਗੁਰਕੀ ਮਤ ਲੈ ਲੋ ਨਹੀਂ ਡੁੱਬੇ ਤਾਂ ਸਾਰੇ ਹੈਗੇ ਨੇ ਗੁਰਕੀ ਮਤ ਤੂੰ ਲੈ ਹੋਏ ਆਣੇ ਭਗਤ ਇਹੀ ਭਗਤੀ ਹੈ ਬਿਨਾਂ ਬਹੁ ਡੁੱਬੇ ਛਾਣੇ ਗੁਰਦੁਆਰਾ ਤੇ ਨੱਕ ਰਗੜੇ ਤੇ ਛੁਟਕਾਰਾ ਨਹੀਂ ਹੋਣਾ بڑے بڑے ਚੜਾਵੇ ਚੜਾਏ ਤੇ ਛੁਟਕਾਰਾ ਨਹੀਂ ਹੋਣਾ ਕਿਸੇ ਗੱਲ ਨਾਲ ਛੁਟਕਾਰਾ ਨਹੀਂ ਗੁਰ ਕੀ ਮਤ ਲੈ ਤੇ ਹੀ ਛੁਟਕਾਰਾ